ਹੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਂਦੇ ਵਿਖ ਫੈਲ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਂਦੇ ਵਿਖ ਫੈਲ ਦੇਖੋ ਨਾਮ ਨਾਲ ਹੋਵੇ ਦਾ ਕੋਈ ਇਲਾਜ ਨਹੀਂ ਜਦ ਹੋਵੇ ਨਾਮ ਨਾਲ ਵਿਰੋਧ ਹੈ ਸਿੱਧਾ ਡਾਇਰੈਕਟ ਨਾਮ ਨਹੀਂ ਜਪਿਆ ਜਾ ਸਕਦਾ ਜੇ ਹੋਵੇ ਹੋਵੇ ਹਉਮੈ ਨਾਮ ਨਾਲ ਵਿਰੋਧ ਦਾ ਮਤਲਬ ਹੈ ਨਾਮ ਉੱਥੇ ਨਾਮ ਦੀ ਐਂਟਰੀ ਉਹ ਨਹੀਂ ਜਿੰਨਾ ਚਿਰ ਹਉਮੈ ਉੱਥੇ ਨੇੜੇ ਕਿ ਕਿਵੇਂ ਜਾਵੇ ਹਉਮੈ ਜਾ ਜਾਊਗੀ ਤਾਂ ਨਾਮ ਆਊਗਾ ਹਉਮੈ ਨਾਮ ਦਾ ਵਿਰੋਧ ਕਰ ਦਿਆ ਇੱਕੋ ਹੀ ਸੀਟ ਤੇ ਦੋ ਬੈਠੇ ਨੇ ਉਹ ਕੁਰਸੀ ਹਉਮੈ ਕੋਲ ਹੈ ਮਨ ਮਨ ਮਹਾਵਾਸੀ ਰਾਜਾ ਜਿਹੜਾ ਮਨ ਮਾਵਾਸੀ ਰਾਜਾ ਉਹ ਕੁਰਸੀ ਤੇ ਮਨ ਹੰਕਾਰੀ ਬੈਠਾ ਕੁਰਸੀ ਜਿੰਨਾ ਚਿਰ ਖਾਲੀ ਹੋਊ ਨਹੀਂ ਮਨ ਸਰੈਂਡਰ ਨਹੀਂ ਕਰੂ ਆਪਣੇ ਆਪ ਨੂੰ ਮਨ ਜਿੱਤਿਆ ਨਹੀਂ ਜਾਊਗਾ ਭੱਜ ਨਹੀਂ ਜਾਊ ਰਾਜਾ ਇੱਕ ਹੈ ਬੈਠਾ ਕਿਲੇ 'ਚ ਜਾਂ ਤਾਂ ਕਿਲਾ ਛੱਡ ਜਵੇ ਭੱਜ ਜਵੇ ਇਹ ਹੱਥ ਖੜੇ ਕਰਕੇ ਸਰੈਂਡਰ ਹੋ ਜਵੇ ਉਹ ਤੇ ਬਾਦ ਫੌਜਾਂ ਦੇ ਸਾਹਮਣੇ ਹੋਊਗਾ ਉਹ ਰਾਜਾ ਨਹੀਂ ਆ ਕੇ ਢਾਲੂਗਾ ਸਰੈਂਡਰ ਫੌਜਾਂ ਦੇ ਨਹੀਂ ਫੌਜਾਂ ਹੀ ਭਜਾਉਣਗੀਆਂ ਉਹਨੂੰ ਫੌਜਾਂ ਹੀ ਕਰਨਗੀਆਂ ਪੂਰੇ ਜਿਹੜੇ ਗੁਣ ਨੇ ਗੁਣਾਂ ਦੀਆਂ ਫੌਜਾਂ ਨੇ ਉਹਨੇ ਹੋਵੇ ਨੂੰ ਭਜਾਉਣਾ ਹਉਮੈ ਦੇ ਨਾਲ ਉਗਣ ਦੀ ਫੌਜ ਹੈ ਨਾਮ ਦੇ ਪੂਰੇ ਗੁਣ ਲੜਦੇ ਨੇ ਗੁਣ ਉਗਣਾਂ ਦੀ ਲੜਾਈ ਹੈ ਜੇ ਗੁਣਾਂ ਦਾ ਗਾਇਨ ਹੋਣਾ ਨਾ ਕਲੇ ਦੇ ਵਿੱਚ ਗੁਣਾਂ ਦਾ ਗਾਇਨ ਗੁਣਾਂ ਦੀ ਜਾਇਜ਼ਾਕਾਰ ਹੋਣੀ ਹੈ ਉਗਣਾਂ ਨੇ ਜ਼ਿਆਦਾ ਹਾਰ ਮੰਨਣੀ ਹੈ ਉਸੇ ਕਲੇ 'ਚ ਨਾਰੇ ਲੱਗਦੇ ਨੇ ਉਗਣਾਂ ਦੇ ਜੈਕਾਰੇ ਨਾਰੇ ਲੱਗਦੇ ਨੇ ਔਗਣਾ ਦੇ ਜਾਂ ਨਾਰੇ ਲੱਗਣ ਲੱਗੇ ਨਾ ਗੁਣਾ ਦੇ ਫਿਰ ਔਗਣਾ ਦੇ ਪੈਰ ਉਖੜ ਜਾਣੇ ਨੇ ਪਹਿਲਾਂ ਤਾਂ ਜੈ ਹੋ ਰਹੀ ਹੈ ਔਗਣਾ ਦੀ ਫਿਰ ਜੈ ਹੋਣ ਲੱਗ ਜੇ ਗੁਣਾ ਦੀ ਗੁਣਾ ਦੀ ਜਦੇ ਜੈ ਹੋਊਗੀ ਜਦੋਂ ਕਬਜ਼ਾ ਕਰ ਲੈ ਹਾਵੀ ਹੋ ਜਾਣਗੇ ਉੱਥੇ ਇਸ ਕਰਕੇ ਜਿਹੜੇ ਸਿੱਧੇ ਹੀ ਨਾਮ ਜਪਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਗਿਆਨ ਹੀ ਨਹੀਂ ਸਤ ਸਿੱਧੀ ਮਾਲਾ ਫੜਾਤੀ ਨਾਮ ਜਪ ਲੋ ਉਹਨਾਂ ਪੁੱਛਿਆ ਸਹੀ ਹੋਵੇ ਨਾਵਾਂ ਨਾਲ ਦਾ ਵਿਰੋਧ ਹੈ ਦੋਏ ਨਾਲ ਉਸ ਇੱਕ ਥਾਂ ਜਿੰਨਾ ਚਿਰ ਹੰਕਾਰ ਹੈ ਨਾਮ ਕਿਵੇਂ ਆਜੂ ਇੱਕ ਸਵਾਲ ਸੀ ਉਹ ਸਵਾਲ ਦਾ ਜਵਾਬ ਹੈ ਇੱਥੇ ਇਹ ਸਵਾਲ ਹੈ ਦਾ ਜਵਾਬ ਹੈ ਇੱਥੇ ਹੋਵੇ ਨਾਵਾਂ ਨਾਲ ਵਿਰੋਧ ਤਾਂ ਬਾਣੀ ਕਹਿੰਦੀ ਹੈ ਫਿਰ ਨਾਮ ਕਿਵੇਂ ਜਪਿਆ ਜਾਊ ਜਿੰਨਾ ਚਿਰ ਹੋਵੇ ਹੋਵੇ ਜਿਹੜੀ ਐ ਕਿਵੇਂ ਜਾਊਗੀ ਪਹਿਲਾਂ ਹਉਮੈ ਨੂੰ ਬੁਝਾਓ ਉਹ ਕਿਹੜੀ ਚੀਜ਼ ਨਾਲ ਜਾਊਗੀ ਹਾਂ ਹਉਮੈ ਕਿੱਥੋਂ ਕਿ ਕਿਤ ਸੰਜਮ ਵਿੱਚ ਜਾਏ ਪਹਿਲਾਂ ਤਾਂ ਜਾਵੇ ਨਾ ਸੰਜਮ ਸੰਜਮ ਨਹੀਂ ਜਾਏ ਹਾਂ ਕਿਤ ਸੰਜਮ ਪਹਿਲਾਂ ਤਾਂ ਕਿਸੇ ਸੰਜਮ ਨਾਲ ਕਿਸੇ ਵਿਧੀ ਨਾਲ ਜਾਵੇ ਨਾ ਕਿਸੇ ਜੁਗਤੀ ਨਾਲ ਕਿਸੇ ਉਪਰਾਲੇ ਨਾਲ ਇਹ ਜਾਵੇ ਹੋਵੇ ਫੇਰ ਇਹ ਨਾਮ ਦੀ ਗੱਲ ਸ਼ੁਰੂ ਹੋਊਗੀ ਉਹਦਾ ਰਾਜ ਹੈ ਗੁਣ ਗਾਵਤ ਤੇਰੀ ਉਤਰ ਸੁਣਾਇਆ ਜਿਹੜੀ ਸੱਚ ਗੁਣ ਗਾਇਣ ਦੀ ਗੱਲ ਹੈ ਗੁਣ ਗਾਇਣ ਗੁਣਾ ਦੀ ਜਾਜਾਕਾਰ ਹੋਵੇ ਹਲੇ ਔਗਣਾ ਦੀ ਜਾਜਾਕਾਰ ਹੈ ਲੋਭ ਦੀ ਜਾਜਾਕਾਰ ਹੈ ਹੰਕਾਰ ਦੀ ਜਾਜਾਕਾਰ ਹੈ ਮੋਹ ਦੀ ਜਾਜਾਕਾਰ ਹੈ ਆਪਣਾ ਇੱਛਾਵਾਂ ਦੀ ਸੰਸਾਰੀ ਲੋੜਾਂ ਦੀ ਜਾਜਾਕਾਰ ਹੈ ਜਿਹੜਾ ਇਹ ਗੁਣ ਗਾਇਆ ਹੈ ਜਿਹੜੀ ਕਿ ਬਾਣੀ ਨੂੰ ਸਮਝਣਾ ਗੁਣ ਗਾਣਾ ਹੈ ਜਦ ਗੁਣ ਹੰਕਾਰੀ ਆਦਮੀ ਕਿਸੇ ਦੇ ਕੋਲ ਨਹੀਂ ਗਾਉਂਦਾ ਆਪਣੇ ਕੋਲ ਹੁੰਦਾ ਜੇ ਕਿਸੇ ਦੇ ਕੋਲ ਗਾਉ ਹੰਕਾਰ ਥੱਲੇ ਨਾ ਵੀ ਆਪਣੇ ਕੋਲ ਗਾਉ ਹੰਕਾਰ ਤੇ ਗੈਰ ਹੋਵੇ ਤੇ ਇੱਕ ਰਾਜੇ ਦੇ ਸਾਹਮਣੇ ਜੇ ਦੂਏ ਦੀ ਵਡਿਆਈ ਹੁੰਦੀ ਹੈ ਤਾਂ ਰਾਜਾ ਦਾ ਡਾਊਨ ਆਪੇ ਹੋ ਗਿਆ ਰਾਜਾ ਕਿਵੇਂ ਬਰਦਾਸ਼ਤ ਕਰੂ ਦੂਏ ਦੀ ਇੱਜ਼ਤ ਹੋਵੇ ਮੇਰੇ ਸਾਹਮਣੇ ਜਿਹਦੀ ਇੱਜ਼ਤ ਹੈ ਉਹ ਰਾਜਾ ਜਿਹਦੀ ਇੱਜ਼ਤ ਹੈ ਉਹੀ ਸੁਪਰੀਮ ਹੈ ਜਿਹਦੀ ਜਾਇਜ਼ਾਕਾਰ ਹੁੰਦੀ ਹੈ ਉਹੀ ਸੁਪਰੀਮ ਹੈ ਹੁਣ ਇੱਥੇ ਆਪਣੇ ਹੋਵੇ ਕੋਈ ਅਫਸਰ ਹੁੰਦਾ ਛੋਟਾ ਵੱਡਾ ਅਫਸਰ ਆ ਜਾਂਦਾ ਫਿਰ ਕੁਰਸੀ ਵੱਡੇ ਨੂੰ ਦਿੱਤੀ ਜਾਂਦੀ ਹੈ ਜਦੋਂ ਵੱਡਾ ਆ ਵੱਡਾ ਜਾਊਗਾ ਛੋਟਾ ਖੜਾ ਹੋ ਜਾਂਦਾ ਤੇ ਸਭ ਇਹ ਵੱਡੇ ਦੀ ਜਿਹੜੀ ਕੁਰਸੀ ਹੈ ਸਪੈਸ਼ਲ ਪਈ ਖਾਲੀ ਉਹ ਆ ਕੇ ਉੱਤੇ ਬਹਿ ਜਾਂਦਾ ਉਹ ਪਹਿਲਾਂ ਹੀ ਉੱਤੇ ਥਾਂ ਹੁੰਦੀ ਹੈ ਫਿਰ ਜੈ ਜੈਕਾਰ ਵੱਡੇ ਦੀ ਹੋਊਗੀ ਛੋਟੇ ਵੀ ਜੇ ਗੱਲ ਕਹਾਂਗੇ ਉਹ ਕਹਿੰਦੇ ਬੜਾ ਸਭ ਬੈਠਾ ਉਧਰ ਪੁੱਛਿਆ ਉਧਰ ਗੱਲ ਕੋਈ ਕਰੂਗੀ ਜੋ ਕੁਝ ਮੈਂ ਨਹੀਂ ਕਰ ਸਕਦਾ ਉਧਰ ਪੇਸ਼ ਹੋਗਾ ਬੜੇ ਦੇ ਸਾਹਮਣੇ ਛੋਟੇ ਦਾ ਲਾਈਟ ਆਫੇ ਕਰ ਜਾਂਦੀ ਚੰਦਰ ਜਿਵੇਂ ਤਾਰੇ ਹੋਏ ਚੰਦਰਮਾ ਹੋਇਆ ਜਾਂ ਸੂਰਜ ਚੜਿਆ ਸਾਰਿਆਂ ਦੀ ਲਾਈਟ ਫਿੱਕੀ ਪੈ ਗਈ ਇਸ ਕਰਕੇ ਗੁਣਾ ਦੇ ਸਾਹਮਣੇ ਔਗਣਾ ਦੀ ਮਹਿਲ ਔਗਣਾ ਦੀ ਰੋਸ਼ਨੀ ਫਿੱਕੀ ਪੈ ਜਾਂਦੀ ਔਗਣਾ ਦੀ ਸ਼ਕਤੀ ਫਿੱਕੀ ਪੈ ਜਾਂਦੀ ਹੈ ਔਗਣਾ ਦੀ ਜਿਹੜੀ ਹੈ ਰਾ ਕਰਦੇ ਨੇ ਗੁਣ ਚਾਨਣਾ ਕਰਦੇ ਨੇ ਗੁਣਾ ਵਿੱਚ ਰੋਸ਼ਨੀ ਹੈ ਔਗਣਾ ਜਿੰਨੇ ਹਨੇਰਾ ਜਿੱਤੇ ਔਗਣ ਉੱਥੇ ਤੇਰਾ ਪ੍ਰਧਾਨ ਹੈ ਗਿਆਨ ਦਾ ਪ੍ਰਧਾਨ ਹੁੰਦੀ ਹੈ ਸੰਸਾਰ ਵਿੱਚ ਗਿਆਨ ਦਾ ਪ੍ਰਧਾਨ ਹੈ ਪਰਮ ਗਿਆਨ ਹੈ ਸੰਸਾਰ 'ਚ ਪਰਮ ਗਿਆਨੀਆਂ ਦਾ ਰਾਜ ਹੈ ਪਰਮ ਜਿਹੜਾ ਜ਼ਿਆਦਾ ਫੈਲਾ ਸਕਦਾ ਉਹਦਾ ਰਾਜ ਹੈ ਗੁਰਮਤਿ ਪ੍ਰਤੀ ਪਰਮ ਪਾਇਆ ਹੋਇਆ ਸਾਖੀਆਂ ਸਾਰੀਆਂ ਪਰਮ ਪੈਦਾ ਕਰਦੀਆਂ ਨੇ ਪਰਮ ਪੈਦਾ ਪੈਦਾ ਪਰਮ ਪੈਦਾ ਕਰ ਕਰਕੇ ਮਹਾਪੁਰਖ ਕਹਾਏ ਨੇ ਸਿੱਖੀ ਦਾ ਗਿਆਨ ਬਿਲਕੁਲ ਹੀ ਖਤਮ ਕਰਕੇ ਗੁਰਬਾਣੀ ਨੂੰ ਤੋੜਦੇ ਪਰਮ ਸਾਖੀਆਂ ਸੁਣਾ ਕੇ ਝੂਠੀਆਂ ਪਰਮ ਪੈਦਾ ਕਰਕੇ ਮਹਾਪੁਰਖ ਜਦੋਂ ਗੁਰਬਾਣੀ ਦੀ ਲਾਈਟ ਹੋਣੀ ਹੈ ਤਾਂ ਲੋਕਾਂ ਨੂੰ ਪਤਾ ਲੱਗਣਾ ਵੀ ਅਸੀਂ ਤਾਂ ਉਹ ਤਾਂ ਮਹਾਪੁਰਖ ਬਲੈਕਮੇਲਰ ਤੇ ਜਿਨ੍ਹਾਂ ਨੂੰ ਅਸੀਂ ਮਹਾਪੁਰਖ ਕਹਿੰਦੇ ਆ ਜਾਂ ਤਾਂ ਅਗਿਆਨੀ ਸੀ ਜਾਂ ਬਲੈਕਮੇਲਰ ਸੀ ਜੇ ਤਾਂ ਜਾਣ ਕੇ ਕਰਦੇ ਸੀ ਜੇ ਤਾਂ ਨੋਇਗਲੀ ਕੀਤਾ ਉਹਨਾਂ ਨੇ ਫਿਰ ਤਾਂ ਬਲੈਕਮੇਲਰ ਸੀ ਜਦੋਂ ਗੁਰੂਆਂ ਵੇਲੇ ਕਰਦੇ ਸੀ ਜਿਹੜੇ ਉਹ ਬਲੈਕਮੇਲਰ ਸੀ ਸੁਣਨ ਵਾਲਿਆਂ ਨੂੰ ਚਾਹੇ ਪਤਾ ਹੋਵੇ ਚਾਹੇ ਨਾ ਹੋਵੇ ਜਾਣ ਬੁੱਝ ਕੇ ਕਰਦੇ ਸੀ ਉਹ ਤਾਂ ਜਾਣ ਬੁੱਝ ਕੇ ਕਰਦੇ ਸੀ ਉੱਥੇ ਕੀ ਸੀ ਉੱਥੇ ਲੋਭ ਸੀ ਸਰਕਾਰ ਉਹਨਾਂ ਦੇ ਨਾਲ ਸੀ ਜਿਆਦਾ ਸੰਗਤ ਦੇਖੋ ਨਾ ਉੱਥੇ ਸੰਗਤ ਦੀ ਲੋੜ ਹੈ ਜਿੱਥੇ ਸੰਗਤ ਦੀ ਲੋੜ ਅਨਸਾਰ ਪ੍ਰਚਾਰ ਹੋਵੇ ਉੱਥੇ ਕੂੜ ਦਾ ਪ੍ਰਚਾਰ ਹੁੰਦਾ ਹੁੰਦਾ ਸਾਡਾ ਨਹੀਂ ਹੁੰਦਾ ਕਿ ਪਰਜਾ ਕੂੜ ਹੈ ਨਾ ਕੂੜ ਰਾਜਾ ਕੂੜ ਪਰਜਾ ਕੂੜ ਹੈ ਸੰਸਾਰ ਸਾਰਾ ਕੂੜ ਹੈ ਸੰਸਾਰ 'ਚ ਜ਼ਿਆਦਾ ਬੰਦਿਆਂ ਦੀ ਜਿਹੜੀ ਗਿਣਤੀ ਹੈ ਇਹ ਤਾਂ ਹੈਗਾ ਬਿਰਲੇ ਹੈ ਬਿਰਲੇ ਨਹੀਂ ਕਣੇ ਗਿਆਨਵਾਨ ਦਾ ਫਿਰਲੇ ਨੇ ਸੱਚ ਦੇ ਗਾਹਕ ਦਾ ਫਿਰਲੇ ਨੇ ਕੂੜ ਦੇ ਗਾਹਕ ਬਾਕੀ ਸਰੀਰ ਤੇ ਜੇ ਤਾਂ ਤੁਸੀਂ ਜ਼ਿਆਦਾ ਭੀੜ ਇਕੱਠੀ ਕਰ ਲਈ ਜਿਹਨੂੰ ਤਾਂ ਅੱਛਾ ਹੈ ਕਿ ਮੇਰੇ ਭੀੜ ਹੋਵੇ ਜਿਵੇਂ ਸੰਤ ਇਕੱਠੀ ਕਰਦੇ ਨੇ ਟਰਾਲੀਆਂ ਪਰ ਪਰ ਕੇ ਕਰਦੇ ਰਹੇ ਨੇ ਹੁਣ ਵੀ ਕਰਦੇ ਨੇ ਜੇ ਤਾਂ ਖੁਸ਼ ਆ ਭੀੜ ਦੇ ਵਿੱਚ ਬੋਲ ਕੇ ਜ਼ਿਆਦਾ ਭੀੜ ਆ ਵੀ ਮੇਰੇ 2 ਲੱਖ ਆਦਮੀ ਬੈਠੇ ਮੇਰੇ ਬੁਰੇ ਫਿਰ ਤਾਂ ਉਹਨੂੰ ਕਰਨੇ ਪੈਣੇ ਨੇ ਇਹ ਜੀ ਇਕੱਠੇ ਮੂਰਖਾਂ ਤੇ ਬੋਲ ਫਿਰ ਤਾਂ ਮੂਰਖਾਂ ਨੂੰ ਕੋਲ ਕਰੂਗਾ ਇਕੱਠੇ ਔਰ ਇਹ ਜਿਹਾ ਆਦਮੀ ਅੱਗੇ ਕਰੂਗਾ ਜਿਹੜਾ ਕੋਈ ਬੋਲ ਨਾ ਸਕੇ ਕੋਈ ਸਵਾਲ ਨਾ ਕਰੇ ਕਿਸੇ ਦੀ ਤਸੱਲੀ ਨਹੀਂ ਕਰਾਉਣੀ ਤੇ ਕੋਈ ਉਹਨੂੰ ਮਿਲ ਨਹੀਂ ਸਕਦਾ ਉਹਦੇ ਨੇੜੇ ਜਾ ਨਹੀਂ ਸਕਦਾ ਉਹਦੇ ਖਾਸ ਆਦਮੀ ਦੇ ਬਿਲ ਗੁਰ ਗਾਇਣ ਦੀ ਗੱਲ ਕਰੋ ਗੁਰ ਗਾਇਣ ਦੀ ਹਾਂ ਹਾਂ ਜਿੱਥੇ ਗੁਣ ਗਾਇਨ ਉੱਥੇ ਗੁਣ ਗਾਇਨ ਨਹੀਂ ਹੋ ਸਕਦਾ ਜੇ ਗੁਣ ਗਾਇਨ ਉੱਥੇ ਹੋਊਗਾ ਤਾਂ ਉਹ ਮਾਇਆ ਦਾ ਹੋਊਗਾ ਗੁਣਗਾਨ ਉੱਥੇ ਜੋਤ ਦੀ ਗੱਲ ਦੀ بجائے ਜਾਤ ਦੀ ਗੱਲ ਹੋ ਜੂ ਜੇ ਵਿਸ਼ਨੂੰ ਤੇ ਵੀ ਹੋਊ ਤਾਂ ਜਾਤ ਹੋਊ ਸਰੀਰ ਹੋਊ ਸਰੀਰ 'ਚ ਹਾਰ ਪਾਇਆ ਸਰੀਰ ਤੇ ਮੁਕਤ ਰੱਖਿਆ ਹੋਇਆ ਸਰੀਰ ਦੀਆਂ ਅੱਖਾਂ ਕਹਿ ਕੇ ਨੇ ਸਰੀਰ ਦੇ ਹੋਂਟ ਨੱਕ ਕਿਹਾ ਜਾ ਰੰਗ ਕਿਹਾ ਜਾ ਰੂਪ ਕਿਹਾ ਜਾ ਉਹਦਾ ਹੋਊਗਾ ਬਰਦੁਲ ਉਹਨੇ ਜ਼ਿੰਦਗੀ 'ਚ ਕੀ ਕੀ ਕੌਤਕ ਕੀਤੇ ਇਹ ਗੱਲਾਂ ਹੋਣਗੀਆਂ ਉੱਥੇ ਹਿਸਟਰੀ ਹੋਊਗੀ ਜ਼ਿੰਦਗੀ ਨਾਲ ਰਿਲੇਟਡ ਇਹ ਗੁਣ ਗਾਇਨ ਨਹੀਂ ਹੈਗਾ ਇਹ ਗੁਣ ਗਾਇਨ ਇਹ ਮਾਇਆ ਦਾ ਗੁਣ ਹਾਂ ਇਹ ਗੁਣ ਗਾਇਨ ਹੈ ਵਿਅਕਤੀ ਦਾ ਤੇ ਵਿਅਕਤੀ ਪੂਜਕ ਹੋ ਗਏ ਤੇ ਵਿਅਕਤੀ ਦਾ ਨੇਕਾ ਹੀ ਬਣਾਇਆ ਨੇ ਕੁਦਰਤ ਨੇ ਜਿੱਤੇ ਗੁਣ ਗਾਇਨ ਸ਼ਕਤੀ ਦਾ ਕੁਦਰਤ ਦਾ ਗੁਣ ਗਾਇਨ ਹੈ ਉਹ ਨਹੀਂ ਗੁਣ ਕਾਦਰ ਦੀ ਗੁਣ ਤੇ ਉਹ ਸ਼ਕਤੀ ਦਾ ਗੁਣ ਗਾਣਾ ਜਿਹਨੇ ਉਹ ਬੰਦਾ ਬਣਾਇਆ ਜਿਹਨੇ ਉਹ ਬੰਦਾ ਵੀ ਪੈਦਾ ਕੀਤਾ ਜਿਹਦੇ ਗੁਣ ਗਾਇਨ ਤੁਸੀਂ ਕਰਦੇ ਹੋ ਜੇ ਉਹਦਾ ਗੁਣ ਗਾਣ ਹੋਊਗਾ ਤਾਂ ਉਹ ਵਿਅਕਤੀ ਫਿੱਕਾ ਪੈ ਜਾਊਗਾ ਵਿਅਕਤੀ ਦਾ ਗੁਣ ਗਾਇਨ ਤਾਂ ਫਿਰ ਨਾ ਇੱਥੇ ਕੁਦਰਤ ਦੇ ਗੁਣ ਗਾਣਾ ਨੇ ਕਾਦਰ ਦੀ ਕੁਦਰਤ ਇਹ ਕਾਦਰ ਦੇ ਨੇ ਇਹ ਕੁਦਰਤ ਦੇ ਨੇ ਗੱਲ ਕੋਈ ਹੈ ਜੇ ਕੁਦਰਤ ਦਾ ਗੁਣ ਗਾਣਾ ਹੈ ਤਾਂ ਵੀ ਕੋਈ ਗੱਲ ਹੈ ਜੇ ਕਾਦਰ ਦਾ ਗੁਣ ਗਾਣਾ ਹੈ ਤਾਂ ਵੀ ਕੁਦਰਤ ਔਰ ਕਾਦਰ ਦੋ ਹੁੰਦੇ ਹੀ ਨਹੀਂ ਵਿੱਚ ਕੁਦਰਤ ਹਰ ਪ੍ਰਭ ਉਹ ਵਿੱਚ ਹੀ ਹੈ ਉਹਦੇ ਕੁਦਰਤ ਜੇ ਪਾਣੀ ਨੂੰ ਕਹਤਾ ਸ਼ੀਤਲ ਜਲਾ ਜੇ ਪ੍ਰਸਾਦ ਪੀਵੇ ਸ਼ੀਤਲ ਤਾਂ ਪਾਣੀ ਦੇ ਵਿੱਚ ਹੀ ਹੈ ਨਾ ਸ਼ੀਤਲ ਤਾਂ ਕਿਹੜੀ ਪਾਣੀ ਤੋਂ ਬਾਹਰ ਹੈ ਗੁਣ ਗਾਇਨ ਸ਼ੀਤਲ ਜਲਾ ਹੈ ਸ਼ੀਤਲ ਹੈ ਸ਼ਾਂਤ ਕਰਦਾ ਹੈ ਠੰਡ ਪੈਂਦੀ ਹੈ ਸ਼ਾਂਤੀ ਮਿਲਦੀ ਹੈ ਜਿਹੜੀ ਪੱਠ ਜਿਹੜੀ ਤ੍ਰਿਸ਼ਨਾ ਬੁਝਦੀ ਐ ਇਹਦੇ ਨਾਲ ਗੁਣ ਗਾਵਤ ਤੇਰੀ ਉਤਰ ਸਮੈਲ ਪਹਿਲਾਂ ਤਾਂ ਤੇਰੀ ਗੁਣ ਗਾਇਨ ਕਰਨਾ ਪਊ ਕਾਦਰ ਦੀ ਕੁਦਰਤ ਦਾ ਜਿਹੜੇ ਬੰਦੇ ਦਾ ਗੁਣ ਗਾਇਨ ਕਰਨਾ ਉਹ ਤਿਆਗਣਾ ਪਊ ਬੰਦੇ ਦਾ ਬੰਦਾ ਨਹੀਂ ਰਹਿ ਸਕਦਾ ਬਣ ਕੇ ਵਿਅਕਤੀ ਨੂੰ ਗੁਰੂ ਨਹੀਂ ਮੰਨ ਸਕਦਾ ਜੇ ਵਿਅਕਤੀ ਨੂੰ ਗੁਰੂ ਮੰਨਿਆ ਹੈ ਫਿਰ ਕੁਦਰਤ ਨੂੰ ਫਿਰ ਸ਼ਬਦ ਨੂੰ ਗੁਰੂ ਨਹੀਂ ਮੰਨ ਸਕਦਾ ਜੇ ਸ਼ਬਦ ਨੂੰ ਗੁਰੂ ਮੰਨੇਗਾ ਫਿਰ ਵਿਅਕਤੀ ਨੂੰ ਗੁਰੂ ਨਹੀਂ ਮੰਨ ਸਕਦਾ ਵਿਅਕਤੀ ਦੇ ਵਿੱਚ ਗਿਆਨ ਗੁਰੂ ਤਾਂ ਹੋ ਸਕਦਾ ਹੈ ਵਿਅਕਤੀ ਦਾ ਜੋ ਹੈ ਵਿਅਕਤੀ ਦਾ ਬਿਆਨਿਆ ਹੋਇਆ ਗਿਆਨ ਤਾਂ ਗੁਰੂ ਹੈ ਪਰ ਗਿਆਨ ਤਾਂ ਜੜ ਹੈ ਉਹ ਤਾਂ ਤੇਰੀ ਖੁਰਾਕ ਹੈ ਜਿਆਦਾ ਸੀ ਗਿਆਨ ਨੂੰ ਗੁਰੂ ਕਹਿੰਦੇ ਆ ਉਹ ਤਾਂ ਖੁਰਾਕ ਹੈ ਸਰਬ ਸ੍ਰੇਸ਼ਟ ਖੁਰਾਕ ਆਤਮਾ ਦੀ ਗਿਆਨ ਗੁਰੂ ਹੈ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦੀ ਕੀ ਖੁਰਾਕ ਹੈ ਬ੍ਰਹਮ ਗਿਆਨ ਗਿਆਨ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਗਿਆਨ ਹੈ ਬ੍ਰਹਮ ਗਿਆਨ ਆਤਮ ਗਿਆਨ ਉਹਨਾਂ ਦੀ ਖੁਰਾਕ ਇਹ ਖੁਰਾਕ ਹੈ ਉਹ ਉਥੋਂ ਤੁਹਾਨੂੰ ਖੁਰਾਕ ਮਿਲ ਸਕਦੀ ਆਦਮੀ ਕੋਲੋਂ ਆਦਮੀ ਕੋਲੋਂ ਖੁਰਾਕ ਮਿਲ ਸਕਦੀ ਹੈ ਉਹਦੀ ਖੁਰਾਕ ਨਾਲ ਕੀ ਹੋਊ ਤੰਦਰੁਸਤੀ ਖੁਰਾਕ ਨਾਲ ਕੀ ਹੋਊ ਰੋਗ ਦੂਰ ਹੋਊਗਾ ਹੋਵੇਗਾ ਦਾ ਖਰਾਕ ਕਿੱਥੋਂ ਆਊਗੀ ਸਵਾਰ ਹੁਣ ਖਰਾਕ ਕਿੱਥੋਂ ਆਊ ਅਖਰਾ ਕੋਈ ਗੁਣਗਾਨ ਜੋਈ ਹੋਈ ਹੈ ਗੁਰਗਾਂ ਇਹਦੇ ਵਿੱਚ ਖਰਾਕ ਹੈ ਗਿਆਨ ਕਿੱਥੋਂ ਆਊਗਾ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਇਹ ਗੁਣਾ ਵਿੱਚੋਂ ਗਿਆਨ ਮਿਲਣਾ ਹੋ ਜਿਹੜਾ ਗਿਆਨ ਗੁਰੂ ਹੈ ਇਸ ਕਰਕੇ ਗੁਣ ਗਾਵਤ ਤੇਰੀ ਜਿਹੜਾ ਗਿਆਨ ਪ੍ਰਾਪਤ ਹੋਏ ਉਹ ਗਿਆਨ ਜਿਹੜਾ ਇਹਦੀ ਖੁਰਾਕ ਹੈ ਜਿਹਨੇ ਇਹਦੀ ਹਉਮੈ ਦੀ ਮਹਿਲ ਦੂਰ ਕਰਨੀ ਹੈ ਉਹ ਗੁਣਾ ਜੋ ਪ੍ਰਾਪਤ ਹੋਣ ਵਿਚਾਰ ਉੱਤੇ ਗੁਣਾ ਨੂੰ ਜੇ ਗੁਣ ਆਪ ਗਾਉਂਦਾ ਉਹ ਇਹ ਤਾਂ ਹੋ ਗਿਆ ਨਾ ਕੋਈ ਵਿਚਾਰ ਕੇ ਦਵੇ ਸਮਝਾਵੇ ਜੇ ਆਪ ਜਪਦਾ ਆਪ ਗਾਉਂਦਾ ਗੁਣ ਗਾਵਤ ਤੇਰੀ ਉਤਰਸ ਗੁਣ ਦੀ ਫੇਰ ਗੱਲ ਵਿੱਚ ਰਹੀ ਕੀ ਜਿਹੜਾ ਗਾਉਣ ਦਾ ਮਤਲਬ ਜਪਣਾ ਨਹੀਂ ਨਹੀਂ ਉਹ ਗਾਉਣਾ ਜਿਹੜਾ ਕੀ ਗੁਣ ਗਾਵਤ ਵੀ ਆਪ ਮਤਲਬ ਪੜੇ ਜਾਂ ਕੋਈ ਗੁਣ ਗਾਉਣਾ ਹੋਰ ਗੱਲ ਆ ਕਿ ਜਿਹੜਾ ਆ ਗੁਰਬਾਣੀ ਦਾ ਗਾਇਨ ਕਰਨਾ ਹੋਰ ਗੱਲ ਗੁਰਬਾਣੀ ਦਾ ਗਾਇਨ ਸਾਰਾ ਟੋਟਲ ਗਾਇਨ ਹੁੰਦਾ ਜੇ ਆਪਾਂ ਕਹਾਂਗੇ ਸਗਲ ਬਨਸਪਤ ਮੈਂ ਬੈਸੰਤਰੇ ਗੁਣ ਗਾਇਨ ਨਹੀਂ ਹੈ ਸਗਲ ਦੂਦ ਮੈਂ ਕੀਆ ਗੁਣਗਾਨ ਨਹੀਂ ਹੈ ਤੂੰ ਸਮਰੱਥ ਅਕਥ ਇਹੀ ਗੁਣਗਾਨ ਇੰਨਾ ਹੀ ਗੁਣਗਾਨ ਜੀਉ ਪਿੰਡ ਤੇਰੀ ਰਾਸ ਇਹ ਗੁਣਗਾਨ ਜਿਹੜੇ ਵਿੱਚ ਪ੍ਰਮਾਣ ਨੇ ਗੁਣਗਾਨ ਦੀ ਇਸ ਕਰਕੇ ਗੁਰਬਾਣੀ ਦਾ ਗੁਣ ਗੁਣਗਾਨ ਨਹੀਂ ਆ ਟੋਟਲ ਉਹ ਉਹਦੇ ਵਿੱਚ ਪ੍ਰਮਾਣ ਵੀ ਨੇ ਉਹ ਸਗਲ ਦੁੱਧ ਮੈਂ ਕੀਆ ਤਾਂ ਮਾਇਆ ਦਾ ਗੁਣ ਲੈਣਾ ਹਾਂ ਉਹ ਤਾਂ ਦੁੱਧ ਦਾ ਗੁਣ ਹੈ ਉਹ ਕੁਆਲਿਟੀ ਹੈ ਜੀ ਉਹ ਤਾਂ ਕੁਆਲਿਟੀ ਹੈ ਉਹ ਗੁਣ ਦੁੱਧ ਦਾ ਜਿਹੜਾ ਸਗਲ ਦੁੱਧ ਮੈਂ ਕੀ ਹੈ ਉਹ ਦੁੱਧ ਦਾ ਗੁਣ ਹੈ ਪਰਮੇਸ਼ਰ ਦਾ ਗੁਣ ਕਿੱਥੇ ਹੈ ਫਿਰ ਬਨਸਪਤ ਮੈਂ ਬੈਸਾਂਤਾ ਦਾ ਉਹਦਾ ਜਿਹੜੀ ਬਨਸਪਤੀ ਹੈ ਉਹਦਾ ਗੁਣ ਇੱਥੇ ਗੁਣ ਗਾਇਨ ਨਿਰਾਕਾਰ ਦਾ ਗੁਣ ਗਾਇਨ ਦੀ ਗੱਲ ਹੈ ਸਿਰਫ ਇੱਥੇ ਟੋਟਲ ਗੁਰਬਾਣੀ ਦੇ ਗੁਣ ਗਾਇਨ ਦੀ ਗੱਲ ਨਹੀਂ ਹੈ ਜੇ ਵਿਚਾਰੋਂਗੇ ਜਦ ਪਤਾ ਲੱਗੂ ਕਿ ਗੁਣ ਗਾਇਨ ਕਿੰਨੀ ਗੱਲ ਹੈ ਤਾਂ ਹੀ ਗੁਣ ਗਾਇਨ ਦੀ ਵਿਚਾਰੇ ਗੁਣ ਵਿਚਾਰੇ ਕਿਹਾ ਹੋਇਆ ਜਦ ਵਿਚਾਰਾਂਗੇ ਪਤਾ ਲੱਗੂਗਾ ਵੀ ਆਹ ਗੁਣ ਪਰਮੇਸ਼ਰ ਦਾ ਆਹ ਗੁਣ ਬਨਸਪਤੀ ਦਾ ਆਹ ਗੁਣ ਦੁੱਧ ਦਾ ਇਹਦੇ ਪ੍ਰਮਾਣੇ ਦਿੱਤੇ ਹੋਏ ਨੇ ਸਭ ਗੁਣ ਗਾਨ ਗੁਣ ਵਿਚਾਰੇ ਗਿਆਨੀ ਗਿਆਨੀ ਉਹ ਹੈ ਜਿਹੜਾ ਗੁਣ ਵਿਚਾਰੂਗਾ ਅਜੋ ਗੁਣ ਗਾਇਨ ਕਰਨ ਵਾਲਾ ਗਿਆਨੀ ਨਹੀਂ ਹੋਇਆ ਉਹਦੀ ਤਾਂ ਜੋ ਹੰਕਾਰੀ ਹੈ ਉਹ ਤਾਂ ਮੈਲੇ ਉੱਤਰ ਰਹੀ ਹੈ ਉਹ ਤਾਂ ਜੋ ਹੰਕਾਰੀ ਹੈ ਫਿਰ ਵੀ ਗੁਣ ਬਾਣੀ ਗੁਣ ਬਾਣੀ ਪੜਨ ਨਾਲ ਗਾਇਨ ਕਰਨਾ ਹੰਕਾਰ ਦੀ ਲੋੜ ਲੱਗ ਜਾਂਦਾ ਹੈ ਇੱਥੇ ਇਹੀ ਅਰਥ ਹੈ ਜਦ ਗਾਹ ਵਿਚਾਰਨ ਲੱਗ ਜਾਂਦਾ ਫਿਰ ਬਹੁਤ ਜਦੋਂ ਦਾਸ ਬਣਦਾ ਹੈ ਇਹ ਗੁਣ ਗਾਇਨ ਕਰ ਹੰਕਾਰ ਥੱਲੇ ਆਉਣਾ ਆਉਂਦਾ ਆਖਰ ਦਾਸ ਬਣ ਜਾਂਦਾ ਜਦੋਂ ਉਦੋਂ ਇਹਨੂੰ ਸਮਝ ਆਉਂਦੀ ਹੈ ਵੀ ਗੁਰਬਾਣੀ ਦੇ ਵਿੱਚ ਪਰਮੇਸ਼ਰ ਦੇ ਗੁਣ ਨਿਰਾਕਾਰ ਦੇ ਗੁਣ ਕਿਹੜੇ ਨੇ ਤੇ ਮਾਇਆ ਦੇ ਗੁਣ ਕਿਹੜੇ ਨੇ ਫਿਰ ਇਹਨੂੰ ਸਮਝ ਆ ਜਾਂਦੀ ਹੈ ਵਿਚਾਰਨ ਲੱਗਿਆ ਵਿਚਾਰ ਕੇ ਤਾਂ ਬਣਦਾ ਦਾਸ ਵਿਚਾਰਨ ਵਾਲਾ ਦਾਸ ਹੈ ਆਪਣੇ ਦਾਸ ਕੋ ਦੇ ਜਦ ਵਡਾਈ ਮਿਲਦੀ ਹੈ ਇਹ ਪਹਿਲੀ ਸਟੇਜ ਹੈ ਗੁਣਗਾਨ ਹਾਂ ਇਹ ਪਹਿਲੀ ਸਟੇਜ ਦੀ ਗੱਲ ਹੈ ਗੁਣਗਾਵਤ ਤੇਰੀ ਕਬਲ ਨਾਲ ਵਿਅਕਤੀ ਨੂੰ ਛੱਡ ਕੇ ਵਿਅਕਤੀ ਪੂਜਾ ਨੂੰ ਛੱਡ ਕੇ ਸ਼ਕਤੀ ਪੂਜਾ ਵੱਲ ਚਲੇ ਜਾਂਦਾ ਵਿਅਕਤੀ ਪੂਜਾ ਤੋਂ ਲਾਈਨ ਬਦਲ ਕੇ ਸ਼ਕਤੀ ਪੂਜਾ ਵੱਲ ਚਲਾ ਜਾਂਦਾ ਦੇਹ ਛੱਡ ਕੇ ਵਿਦੇਵਲ ਚਲਾ ਜਾਂਦਾ ਜਿਹੜੀ ਦੇਹੀ ਗੁਪਤ ਹੈ ਹਾਂ ਬਦੇ ਹੀ ਛੱਡ ਕੇ ਦੇਹੀ ਵੱਲ ਚਲੇ ਜਾਂਦਾ ਛੱਡ ਕੇ ਮਾਇਆ ਛੱਡ ਕੇ ਜਾਤ ਛੱਡ ਕੇ ਜੋਤ ਵੱਲ ਚਲਾ ਜੋਤ ਵੱਲ ਚਲੇ ਜਾਂਦਾ ਜਾਤ ਧਿਆਨ ਜੋ ਅੱਖਾਂ ਨੂੰ ਦੀਦਾ ਝੂਠ ਬੰਦਾ ਜੋ ਨਹੀਂ ਦੀਦਾ ਉਹ ਸੱਚ ਹੈ ਇਹ ਗੁਣ ਕਹਿੰਦਾ ਇਹ ਗੁਣ ਹੁਣ ਜਿਹੜੀ ਬਨਸਪਤੀ ਅੱਖਾਂ ਨੂੰ ਦੀਦੀ ਆਗਾ ਅੱਖਾਂ ਨੂੰ ਦੀਦੀ ਉਹ ਤੇ ਸੰਤਰ ਅੰਦਰ ਬੈਠੀ ਹੈ ਅੱਗ ਤਾਂ ਦੀਦੀ ਨਹੀਂ ਬਨਸਪਤੀ ਦੀਦੀ ਹੈ ਅੱਗ ਤਾਂ ਅੰਦਰ ਨਹੀਂ ਇਹ ਮੈਂ ਸਰੀਰ ਦਾ ਜੋਤ ਨਹੀਂ ਦੀ ਅੰਦਰ ਬਨਸਪਤੀ ਦੇ ਵਿੱਚ ਜਦ ਅੱਗ ਪ੍ਰਗਟ ਹੋਣੀ ਹੈ ਜੋਤ ਹੈ ਉਹ ਜੋਤ ਵੀ ਹੈ ਹੀਟ ਵੀ ਉਹਦਾ ਦੀਦੀ ਨਹੀਂ ਦਾ ਕੁਝ ਹੋਰ ਹੈ ਹੈ ਕੁਝ ਉਹਦੇ ਵਿੱਚ ਹੋਰ ਇਹ ਪ੍ਰਮਾਣ ਤਾਂ ਦਿੱਤੇ ਦੁੱਧ ਕੁਝ ਹੋਰ ਚੀਜ਼ ਹੈ ਜਦ ਵਿੱਚੋਂ ਮੱਖਣ ਟੱਕਣਾ ਕੁਝ ਹੋਰ ਚੀਜ਼ ਹੈ ਫਿਰ ਦੋ ਚੀਜ਼ਾਂ ਫਿਰ ਲੱਸੀ ਵੀ ਹੋ ਜਾਣੀ ਅੱਡ ਤਾਂ ਅੱਡ ਹੋ ਜਾਣਾ ਲੱਸੀ ਅੱਡ ਹੋ ਜਾਣੀ ਹੈ ਇਵੇਂ ਜਦ ਅੱਗ ਪ੍ਰਗਟ ਹੋਣੀ ਹੈ ਜੋਤ ਔਰ ਹੀਟ ਅੱਡ ਹੋ ਜਾਣੀ ਹੈ ਮਿੱਟੀ ਅੱਡ ਹੋ ਜਾਣੀ ਹੈ ਐਵੇਂ ਜਦੋਂ ਅਸੀਂ ਜੋਤ ਦੀ ਗੱਲ ਕਰਦੇ ਹਾਂ ਸਰੀਰ ਅੱਡ ਹੋ ਜਾਣਾ ਜੋਤ ਅੱਡ ਹੋ ਜਾਣੀ ਹੈ ਜਦ ਅਸੀਂ ਸਤਗੁਰ ਦੀ ਗੱਲ ਕਰਦੇ ਹਾਂ ਦੇ ਅੱਡ ਹੋ ਜਾਣੀ ਹੈ ਜੋਤ ਅੱਡ ਹੋ ਜਾਣੀ ਹੈ ਜਿਵੇਂ ਮੱਖਣ ਦੇ ਵਿੱਚੋਂ ਲੱਸੀ ਅੱਡ ਹੋ ਜਾਣੀ ਹੈ ਸੰਤੋ ਮੱਖਣ ਸੰਤੋ ਦੇ ਜੋਤ ਜੋਤ ਦਾ ਜਿਹੜਾ ਗਿਆਨ ਹੈ ਉਹ ਖਦਾ ਸਰੀਰ ਵਾਲਾ ਉਹਨਾਂ ਨੇ ਨਹੀਂ ਦੇਖਿਆ ਜੀ ਮੱਖਣ ਤੋਂ ਬਾਅਦ ਵੀ ਕੀ ਗਿਆ ਜੀ ਜੀ ਮੱਖਣ ਤੋਂ ਬਾਅਦ ਮੱਖਣ ਕੀ ਕੋਈ ਗੱਲ ਕਰੀ ਖਾਏ ਤੇ ਬਾਅਦ ਖਾਏ ਤੇ ਬਾਅਦ ਹਜਮ ਹੁੰਦਾ ਕੀ ਕੀ ਹਜਮ ਹੁੰਦਾ ਬਾਕੀ ਨਿਕਲ ਜਾਂਦਾ ਬਾਅਦ ਜੇ ਕੋ ਖਾਵੇ ਜੇ ਕੋ ਪੁੱਛਿਆ ਅੱਗੇ ਵੀ ਇੱਕ ਸਟੇਜ ਹੈ ਖਾਣ ਤੋਂ ਬਾਅਦ ਖਾਣ ਤੋਂ ਬਾਅਦ ਅੱਗੇ ਹਜਮ ਹੋਣ ਦੀ ਸਟੇਜ ਵੀ ਹੈਗੀ ਤੇ ਕੀ ਬਣ ਜਾਣਾ ਅੰਦਰ ਜਾ ਕੇ ਉੱਥੇ ਅੰਦਰ ਗੁਰੂ ਗੋਬਿੰਦ ਗਾਇਓ ਨੇ ਜਨਮ ਸਤਾਰਕ ਸੀ ਹਾਂ ਨਾਨਾ ਸਰ ਭਜਮਨਾ ਜੋਗੀ ਦੇ ਜਨ ਕੋ ਵੀ ਜਲ ਕੋ ਵੀ ਹੁਣ ਜਲ ਦੇ ਨਾਲ ਮੱਛੀ ਜਲ ਦਾ ਭਜਨ ਤਾਂ ਕਰਦੀ ਨਹੀਂ ਕਿਆ ਪਾਣੀ ਪਾਣੀ ਕਰ ਰਹੀ ਹੈ ਮੱਛੀ ਮਾਲਾ ਫੇਰਦੀ ਹੈ ਜੇ ਗੁਰੂ ਗੋਬਿੰਦ ਗਾਇਓ ਨਹੀਂ ਤਾਂ ਜਨਮ ਆਕਾਰ ਸਕਦਾ ਕਹੋ ਨਾਨਕ ਭਾਜ ਹਰਮਨ ਐਸ ਐ ਜੁੜ ਫਾਇਦਾ ਉਹਨਾਂ ਜੁੜਨਾ ਜੁੜਨਾ ਐ ਜੁੜ ਹਰ ਦੇ ਨਾਲ ਆਪਣੇ ਮੂਲ ਨਾਲ ਜੇ ਵੀ ਤੇ ਜਲ ਕੋ ਵੀ ਜਿਵੇਂ ਮੱਛੀ ਜੁੜੀ ਹੋਈ ਆ ਪਾਣੀ ਪਾਣੀ ਨਹੀਂ ਕਰਦੀ ਫਿਰ ਪਾਣੀ ਨਾਲ ਜੁੜੀ ਨਹੀਂ ਫੇਰਦੀ ਪਾਣੀ ਤੋਂ ਬਾਹਰ ਬਣੀ ਜਾਂਦੀ ਉਹਨੂੰ ਪਤਾ ਪਾਣੀ ਤੋਂ ਬਾਹਰ ਜਾਂਦੀ ਸਾਰੇ ਮੇਰੀ ਖੁਆਰੀ ਹੈ ਮੌਤ ਨਹੀਂ ਹੈ ਤਾਂ ਖੁਆਰੀ ਤਾਂ ਹੈ ਨਾ ਹੋ ਸਕਦਾ ਫਿਰ ਪਾਣੀ ਚ ਆ ਜਵੇ ਪਰੇਸ਼ਾਨੀਆਂ ਪਾਣੀ ਤੋਂ ਬਾਹਰ ਜਾਂਦੀ ਸਾਰੇ ਇਸ ਕਰਕੇ ਹਰ ਵਿਸਰ ਦਾ ਸਦਾ ਉਹਨੂੰ ਪਾਣੀ ਵਿਸਰ ਦੁਖਾਰੀਆ ਇਹਨੂੰ ਹਰ ਵਿਸਰ ਦੁਖਾਰੀਆ ਬੱਚੀ ਨੂੰ ਖਵਾਰੀਆ ਪਾਣੀ ਤੋਂ ਬਾਹਰ ਜਾਂਦੀ ਸਾਰੇ ਸਾਨੂੰ ਖਵਾਰੀਆ ਹਰ ਤੋਂ ਬਾਹਰ ਜਾਂਦੀ ਸਾਰੇ ਆਪਣੇ ਮੂਲ ਤੋਂ ਹਾਂਜੀ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਵਿਖ ਪੈ ਗੁਣ ਗਾਵਤ ਤੇਰੀ ਉਤਰ ਸਮੈਲ ਗੁਣ ਗਾਉਣ ਨਾਲ ਤੇਰੀ ਜਿਹੜੀ ਹੋਂਦ ਦੀ ਮੈਲ ਹੈ ਇਹ ਬਕਾਰਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਤੈਨੂੰ ਇਹ ਉੱਤਰ ਜਾਊਗੀ ਤੇ ਜਿਹੜਾ ਹਉਮੈ ਦਾ ਜ਼ਹਿਰ ਫੈਲਿਆ ਹੋਇਆ ਤੇਰੇ ਅੰਦਰ ਦੇਖ ਜ਼ਹਿਰ ਹਉਮੈ ਦਾ ਜ਼ਹਿਰ ਫੈਲ ਗਿਆ ਜਿਵੇਂ ਸੱਪ ਡੰਗ ਮਾਰ ਦਿੰਦਾ ਜ਼ਹਿਰ ਫੈਲ ਜਾਂਦਾ ਹੈ ਸਾਰੇ ਖੂਨ ਚ ਜਾਂਦਾ ਇਸ ਕਰਕੇ ਜਿਹੜਾ ਤੇਰਾ ਸਾਰਾ ਗਿਆਨ ਉਹ ਜੋ ਹਉਮੈ ਫੈਲ ਗਿਆ ਉਹ ਸਾਰਾ ਹੀ ਖਰਾਬ ਹੋ ਗਿਆ ਖੂਨ ਖੂਨ ਜ਼ਹਿਰੀਲਾ ਹੋ ਗਿਆ ਤੇਰਾ ਗਿਆਨ ਜ਼ਹਿਰੀਲਾ ਹੋ ਗਿਆ ਜਿਹੜਾ ਗਿਆਨ ਹੈ ਜ਼ਹਿਰੀਲਾ ਉਹ ਜ਼ਹਿਰ ਉਗਲਦੇ ਨੇ ਜਾਂ ਬੋਲਦੇ ਨੇ ਤਾਂ ਕਹੇ ਜਾਂ ਬੋਲਦਾ ਸਾਖਤ ਜ਼ਹਿਰ ਉਗਲਦਾ ਸਾਗਤ ਤੇ ਕਿਉਂ ਦੂਰੋਂ ਜਾਈਏ ਭਾਗ ਸਾਗਤ ਸੱਪਾ ਧੰਮ ਮਾਰਦਾ ਜੇ ਜ਼ਹਿਰ ਫੈਲ ਜੂਗੀ ਸਾਰੇ ਮੈਂ ਸਭ ਨੂੰ ਦੇਖ ਕੇ ਪਰੇ ਹੋ ਜੀਦਾ ਐ ਪਰੇ ਰਹੀਦਾ ਸਾਗਰ ਤੋਂ ਸਾਗਰ ਦਾ ਉਪਦੇਸ਼ ਜਿਹੜਾ ਡੰਗਾ ਉਹ ਜ਼ਹਿਰ ਫੈਲ ਜਾਂਦੀ ਹੈ ਸਾਰੇ ਹੋਵੇਂ ਜ਼ਹਿਰੇ ਹੋਵੇਂ ਜ਼ਹਿਰੇ ਹੋਰ ਕੀ ਜ਼ਹਿਰੇ ਫੈਲੀ ਹੋਈ ਹੈ ਹੁਣ ਸਿੱਖਾਂ ਜੋ ਕੀ ਹੈ ਉਵੇਂ ਵਿਖ ਫੈਲ ਵਿਖ ਜ਼ਹਿਰ ਹੈ ਵਿਸ਼ੀ ਜ਼ਹਿਰੇ ਹੁੰਦੀ ਹੈ ਜ਼ਹਿਰ ਹੈ ਸਾਰਿਆਂ 'ਚ ਇੱਕ ਦੂਏ ਦੀ ਗੱਲ ਬਰਦਾਸ਼ਤ ਕੋਈ ਨਹੀਂ ਇਕੱਠੇ ਬੈਠ ਕੇ ਸਲਾਹ ਕਰੇ ਨਹੀਂ ਸਕਦੇ ਤਲਵਾਰਾਂ ਕਾਦੀਆਂ ਚੱਲੀਆਂ ਅਸਲ ਜਿ ਵਿਖ ਤੋਂ ਹੀ ਚੱਲਿਆ ਮਾਇਆ ਤੋਂ ਹੀ ਜਾਇਆ ਮਾਇਆ ਹੀ ਵਿਖ ਰਾਏ ਰਾਹ ਪੁੱਠਾ ਹੈ ਹਾਂਜੀ ਹੋਏ ਅਚਿੱਤ ਬਸੇ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਹੋਏ ਅਚਿਤ ਬਸੇ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਹੋਏ ਅਚਿੰਤ ਜਦ ਬਿਰਦ ਜਾਉ ਮੈਂ ਦੀ ਬੇਖ ਫੈਲੀ ਹੋਈ ਤਾਂ ਚਿੰਤਾ ਚਲੀਓ ਚਿੰਤਾ ਜਾਏ ਚਿੰਤਾ ਨਾਲ ਆ ਗਈ ਨਾਲ ਬਿਲਕੁਲ ਲੇਟ ਲਾਉਗੀ ਗੱਲ ਜਿਹੜੀ ਪਿੱਛੇ ਹੈ ਹੋਏ ਅਚਿੰਤ ਫਿਰ ਚਿੰਤਾ ਚਲੀ ਜਾਊਗੀ ਹੋਏ ਚਿੰਤਾ ਬਸੇ ਸੁਖ ਨਾਲ ਤਾਂ ਕਿਤੇ ਜਾ ਕੇ ਚਿੰਤਾ ਰਹਿ ਹੋ ਕੇ ਸੁਖ ਨਾਲ ਬਸੇਗਾ ਟਿਕੇਗਾ ਮਨ ਟਿਕੂਗਾ ਨਹੀਂ ਟਿਕੇ ਨਹੀਂ ਸਕਦਾ ਮਨ ਟਿਕੇ ਨਹੀਂ ਸਕਦਾ ਬਾਣੀ ਮਤਲਬ ਹੈ ਗੱਲ ਕਰਦੀ ਹੈ ਦਾਵੇ ਨਾਲ ਬਾਣੀ ਕੋਈ ਪੋਲੀ ਗੱਲ ਨਹੀਂ ਕਰਦੀ ਹੈਗੀ ਕੱਚੀ ਗੱਲ ਨਹੀਂ ਕਰਦੀ ਹੈ ਗਰੰਟਡ ਗੱਲ ਕਰਦੀ ਹੈ ਹਰੇਕ ਹੋਏ ਚੰਤ ਬਸਾਂ ਗਰੰਟੀ ਹੈ ਫਿਰ ਅਚੰਤ ਹੋ ਜਾਏਗਾ ਗੁਣ ਗਾਵਤ ਤੇਰੀ ਉਤਰ ਸਮੈਲ ਗਰੰਟੀ ਹੈ ਗਰੰਟਡ ਗੱਲ ਹੈ ਸ਼ੰਕਾ ਵਾਲੀ ਗੱਲ ਕੋਈ ਨਹੀਂ ਹੈ ਹੋਏ ਕਿੰਦ ਬਸਾਂ ਸੁਖ ਨਾਲ ਗਾਰੰਟਡ ਗੱਲ ਹੈ ਇਹ ਹੋਊਗਾ ਹੀ ਹੋਊਗਾ ਉਹਦੀ ਉਹਦੀ ਬਿਲਕੁਲ ਹੋਊਗਾ ਕੋਈ ਗੱਲ ਕੱਚੀ ਹੈ ਹੀ ਨਹੀਂ ਇਹਦੇ ਵਿੱਚ ਸਾਰੀਆਂ ਗੱਲਾਂ ਪੱਕੀ ਬਾਣੀ ਹੈ ਪੱਕੀ ਦਾ ਮਤਲਬ ਗਰੰਟਡ ਹੈ ਗੱਲ ਸੱਚਾ ਗੱਲ ਪਰ ਅਸੀਂ ਕਿਹੜਾ ਤਜਰਬਾ ਕਰਦੇ ਹਾਂ ਹੁਣ ਇਹ ਗੱਲ ਵੀ ਪਰਖ ਕਰਨੀ ਸੀ ਪਰਖਾ ਗੁਰ ਕੀ ਬਾਤ ਖਰੀ ਗੁਰਬਾਣੀ ਖਰੀ ਹੈ ਗੱਲ ਸੱਚੀ ਹੈ ਇਹ ਝੂਠ ਹੈ ਇਹਦੀ ਪਰਖ ਤਾਂ ਸਿੱਖਾ ਨਾ ਕਰਦੀ ਸੀ ਪਰਖ ਕੋਈ ਕਰਦਾ ਹੀ ਪਰਖ ਦੀ ਲੋੜ ਨਹੀਂ ਹੈ ਲੋੜ ਸਮਝਿਓ ਨਹੀਂ ਪਰਖ ਦੀ ਹੋਏ ਚਿੰਤ ਬਸਾਂ ਸੁਖ ਨਾਲ ਸੁਖ ਨੂੰ ਸਾਰੇ ਚਾਹੁੰਦੇ ਨੇ ਪਰ ਆਹ ਕੰਮ ਕੋਈ ਕਰਦਾ ਨਹੀਂ ਕੀ ਲੋੜ ਸੀ ਉਹਦੇ ਅਰਦਾਸਾਂ ਕਰਨ ਦੀ ਸੁਖ ਦੀਆਂ ਕੰਮ ਕਰ ਲੈਂਦੇ ਗੁਣ ਗਾਉਂਦੇ ਕੀ ਲੋੜ ਸੀ ਖੰਡ ਪਾਠ ਕਰਾਉਣ ਦੇ ਸੁਖਣਾ ਸੁਖਣ ਤੇ ਆ ਕੰਮ ਕਰ ਲੈਂਦੇ ਉਹ ਕੰਮ ਕੀਤਾ ਨਹੀਂ ਜਿਹਦੇ ਨਾਲ ਹੋਣਾ ਸੀ ਹੋਰ ਹੋਰ ਜਤਨ ਕਰਦੇ ਨੇ ਉਹ ਜਤਨ ਨੇ ਜਿਹੜੇ ਅਸੀਂ ਕਰ ਰਹੇ ਹਾਂ ਨਾ ਖੰਡ ਪਾਠ ਕਰਾ ਕੇ ਉਹ ਸਾਰੇ ਜਤਨ ਨੇ ਅਬਰ ਉਹ ਜਤਨ ਬਹੁਤ ਸੁੱਖ ਹੋਤੀ ਉਹ ਜਤਨ ਕਰ ਰਹੇ ਨੇ ਅਬਰ ਪਾਪ ਕਰ ਰਹੇ ਨੇ ਅਬਰ ਪਾਪ ਸਭ ਮੀਤ ਸਾਰੋ ਚਰਨ ਕਮਲ ਰਿਤ ਮੈਂ ਉਰ ਧਾਰੋ ਗੁਣ ਧਾਰਨ ਕਰੋ ਗੁਣ ਗਾਵਤ ਤੇਰੀ ਉਤਰ ਸਮੜ ਗੁਣ ਧਾਰਨ ਕੀਤੇ ਨਹੀਂ ਗੁਣ ਗਾਏ ਨਹੀਂ ਤਿਆਗੇ ਹੋਏ ਨੇ ਉਪਾਅ ਕਰ ਰਹੇ ਨੇ ਬਹੁਤੇ ਸਿਆਣੇ ਨੇ ਭਗਤ ਬਿਨਾ ਬਹੁਤ ਡੁੱਬੇ ਜਿਹੜੇ ਆਪ ਸਿਆਣੇ ਬਣੇ ਸਾਰੇ ਡੁੱਬ ਗਏ ਕੁਰਬਾਨੀ ਨੇ ਤਾਂ ਪਰਦਾ ਰੱਖਿਆ ਕੋਈ ਨਹੀਂ ਸਾਰਿਆਂ ਦੇ ਪਰਦੇ ਚੱਕਦੇ ਪਰ ਪਰਦੇ ਪਾਉਣੇ ਵਾਲੇ ਜਿਹੜੇ ਨੇ ਉਹ ਪਰਦੇ ਚੱਕਣ ਕਿ ਉਹਨਾਂ ਦੇ ਆਪਣੇ ਹੀ ਪਰਦੇ ਚੱਕ ਹੁੰਦੇ ਜੇ ਅਰਥ ਕਰਦੇ ਨੇ ਪਰਦੇ ਉਹਨਾਂ ਦੇ ਪਾਏ ਹੋਈ ਚੱਕ ਹੁੰਦੇ ਨੇ ਉਹ ਅਰਥ ਕਰਨ ਕਿਹੜੇ ਮੂੰਹ ਨਾਲ ਉਹ ਤਾਂ ਪੜਦੇ ਪਾ ਰਹੇ ਨੇ ਉਹੀ ਪੜਦੇ ਬਾਣੀ ਖੋਲ ਰਹੀ ਹੈ ਪਰਮ ਕੇ ਪੜਦੇ ਸਤਗੁਰ ਉਹ ਪਰਮ ਕੇ ਪੜਦੇ ਪਾ ਰਹੇ ਨੇ ਗੁਰਬਾਣੀ ਖੋਲ ਰਹੀ ਹੈ ਇਸ ਕਰਕੇ ਗੁਰਬਾਣੀ ਦੇ ਵਿਰੋਧ ਖੜੇ ਨੇ ਸਾਰੇ ਆਇਆ ਤਾਂ ਨਹੀਂ ਸਾਰੇ ਗੁਰਬਾਣੀ ਦੇ ਵਿਰੋਧ ਖੜੇ ਰਹਿਣਗੇ ਬਿਰਲੇ ਹੱਕ 'ਚ ਰਹਿਣਗੇ ਜਾਂ ਸਾਰੇ ਵਿਰੋਧ 'ਚ ਰਹਿਣਗੇ ਤਾਂ ਹੀ ਮੀੜੇ ਸਾਰੇ ਬਾਣੀ ਦੇ ਵਿਰੋਧ ਸੀ ਉਹ ਖੜੇ ਜਦਾਂ ਹੀ ਪ੍ਰਚਾਰ ਹੋ ਰਿਹਾ ਹੁਣ ਵੀ ਹੋ ਰਿਹਾ ਹਾਂਜੀ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਵੇਂ ਬਿਖ ਫੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਸਾ ਹੋਏ ਅਚਿੰਤ ਬਸੇ ਸੁਖ ਨਾਲ ਜਾਂ ਸੁਖ ਨਾਲ ਬਹਿ ਗਿਆ ਫੇਰ ਸਾਸ ਗਰਾਸ ਦਾ ਟਾਈਮ ਆਉਣਾ ਫੇਰ ਸਾਸ ਗਰਾਸ ਹਰ ਨਾਮ ਤੇਰਾ ਜਿਹੜਾ ਉਹ ਵਧੂਗਾ ਫਿਰ ਉਹ ਤਾਂ ਨਾਮ ਦਾ ਤਨ ਫਿਰ ਇਕੱਠਾ ਹੋਊ ਸਾਸ ਗਰਾਸ ਉਹ ਤਾਂ ਪਹਿਲਾਂ ਨਹੀਂ ਹੋਣਾ ਪਹਿਲਾਂ ਤਾਂ ਮਨ ਸ਼ਾਂਤ ਨਹੀਂ ਹੈ ਮਨ ਟਿਕਦਾ ਹੀ ਨਹੀਂ ਧਿਆਨ ਆਪਣੇ ਕੰਮ ਵਿੱਚ ਨਹੀਂ ਹੈ ਹਰ ਨਾਮ ਸਮਾਲ ਹਰ ਨਾਮ ਦੀ ਕਮਾਈ ਕਰਨ ਆਇਆ ਸੀ ਪਰ ਡਿਸਟਰਬੈਂਸ ਜਿਹੜੀ ਹੈ ਇੰਨੀ ਜ਼ਿਆਦਾ ਕਮਾਈ ਵੱਲ ਧਿਆਨ ਦੀ ਜਾ ਰਹੀ ਧਿਆਨ ਸੰਸਾਰੀ ਲੋੜਾਂ 'ਚ ਹੈ ਹਾਂਜੀ ਕੋਈ ਅਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਸਾਸ ਗਰਾਸ ਹਰ ਨਾਮ ਸਮਾਲ ਫਿਰ ਤਾਂ ਕਦੇ ਸਾਥ ਕਰਾ ਸਾਡਾ ਨਾਮ ਸਮਾਣਨ ਦਾ ਤੇਰੇ ਕੋਲ ਟਾਈਮ ਹੋਊਗਾ ਫੇਰ ਇਹ ਕੰਮ ਕਰ ਸਕਦਾ ਸਾਥ ਕਰਾ ਸਾਥ ਕਰਾ ਸਨ ਬਿਸਰ ਹਰ ਨਾਮ ਹਰ ਬੰਤ ਇਹ ਪੰਕਤੀ ਤਾਂ ਪੜਦੇ ਨੇ ਆ ਸ਼ਰਤ ਕੌਣ ਪੂਰੀ ਕਰੂਗਾ ਬੜੀ ਪੜਦੇ ਨੇ ਸੰਤ ਪੰਕਤੀ ਬਲੈਕਮੇਲਰ ਨੇ ਸਾਰੇ ਬਲੈਕਮੇਲ ਕਰਦੇ ਉਹਨੂੰ ਪੁੱਛੇ ਆਇ ਪੰਕਤੀਆਂ ਕਿੱਥੇ ਗਈਆਂ ਨਾਲ ਦੀ ਇੱਕ ਪੰਕਤੀ ਲੈ ਲੈਂਦੇ ਨੇ ਬਲੈਕਮੇਲ ਕਰ ਦਿੰਦੇ ਲੋਕਾਂ ਨੂੰ ਕੋਈ ਹੈ ਵੀ ਸੰਤ ਸਾਧ ਗਰਾਸ ਵਾਲਾ ਜੇ ਹੁੰਦਾ ਤਾਂ ਸਾਰੀ ਬਾਣੀ ਦੇ ਪਰਦੇ ਖੋਲ ਦਿੰਦਾ ਔਰ ਭੀੜ ਉਹਦਾ ਕੋ ਬਿਲਕੁਲ ਨਾ ਰਹਿੰਦੀ ਉਹਨੂੰ ਕੋਈ ਸੰਤ ਨਾ ਮੰਨਦਾ ਇੱਟਾ ਮਾਰਦੇ ਲੋਕ ਬੁਰਾ ਬੰਦੇ ਕਮਰੇ ਜੋ ਬਾਹਰ ਨਹੀਂ ਨਿਕਲ ਕੇ ਗੱਲਾਂ ਕਰ ਸਕਦਾ ਉਹ ਕਮ ਸੇ ਕਮ 20 30 ਸਾਲ 20 30 ਸਾਲ ਬਾਅਦ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਪਤਾ ਲੱਗਦਾ ਸਿਆਣੇ ਆਦਮੀ ਨੂੰ ਵੀ ਗੱਲ ਠੀਕ ਕਹਿੰਦਾ ਤਾਂ ਕਿਤੇ ਜਾ ਕੇ ਗੱਲ ਬਾਹਰ ਨਿਕਲਦੀ ਅਬਲ ਤਾਂ 50 60 ਸਾਲ ਅੰਦਰ ਹੀ ਰਹਿੰਦਾ ਜੇ ਵਪਾਰ ਹੈ ਪਹਿਲਾਂ ਦੱਸਦਾ ਹੀ ਨਹੀਂ ਕਿ ਸਭ 40 ਸਾਲ ਦਾ ਅਡਲਗੀਰ ਜਾਂ ਖਿੱਚਣੀ ਹੋਵੇ ਐਵੇਂ ਨਹੀਂ ਕਰ ਸਕਦਾ ਜੇ ਤੁਸੀਂ ਕੋਈ ਇੱਕ ਸਰਕਾਰ ਦੇ ਵਿੱਚ ਦੂਈ ਆਪਣੀ ਸਰਕਾਰ ਪਲਟਾ ਦੇਣਾ ਤੁਹਾਨੂੰ ਬਹੁਤ ਦੇਰ ਉਹਨਾਂ ਚਿਰ ਗੁਪਤ ਰਹਿਣਾ ਬੋਝ ਨਹੀਂ ਤੁਹਾਡੇ ਜਿੰਨਾ ਚਿਰ ਤੁਹਾਡੇ ਕੋਲ ਨਹੀਂ ਤਾਕਤ ਨਾ ਹੋ ਜਾ ਤੁਸੀਂ ਤਖਤਾ ਪਲਟ ਲਓਗੇ ਜਿੰਨਾ ਚਿਰ ਤੁਹਾਡੇ ਕੋਲ ਉਹਦੀ ਤਾਕਤ ਨਾ ਹੋ ਜਵੇ ਤੁਸੀਂ ਤਖਤਾ ਪੜ ਲਓਗੇ ਉਹਨਾਂ ਚਿਰ ਤੁਹਾਨੂੰ ਗੁਪਤ ਰਹਿਣਾ ਪਊਗਾ ਸ਼ਕਤੀ ਕਰਨੀ ਰੋ ਸ਼ਕਤੀ ਇਕੱਠੀ ਕਰਨੀ ਪਊਗੀ ਸ਼ਕਤੀ ਆਪਣੀ ਪੂਰੀ ਕਰ ਪਊਗੀ ਸਰਕਾਰ ਨੂੰ ਖਤਰਾ ਨਾ ਬਣ ਜਾਓ ਪਹਿਲੇ ਲਾਭ ਤਾਂ ਤਨ ਜੀਓ ਤਹਿ ਕੋ ਜਗ ਮੇ ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰ ਚਿੱਤ ਦੇ ਵਿੱਚ ਜੁਦ ਦੀ ਵਿਚਾਰ ਕਰਕੇ ਕਿ ਜੁਦ ਕਰਾਂਗੇ ਕਿਸੇ ਵੇਲੇ ਕਰਾਂਗੇ ਪਰ ਜੁਦ ਪਹਿਲੇ ਨਹੀਂ ਛੇੜਦੇ ਇੱਥੇ ਤਾਂ ਪੱਲੇ ਕੁਝ ਵੀ ਨਹੀਂ ਹੁੰਦਾ ਜੁਦ ਤਾਂ ਗੋਲ ਖਾਤਾ ਛੇੜਿਆ ਬਾਕੀਆਂ ਨੇ ਚਿੱਤ ਮੇ ਜੁਦ ਵਿਚਾਰ ਹੈ ਜੁੱਤ ਦੀ ਵਿਚਾਰ ਕਰਕੇ ਚੱਲੇ ਹੋਏ ਆਦਮੀ ਜੁਦ ਤਾਂ ਕਰਦੇ ਹੁੰਦੇ ਨੇ ਉਦੋਂ ਹੀ ਜਾਂ ਲੋੜ ਪਵੇ ਜਦ ਪੂਰੀ ਸ਼ਕਤੀ ਹੋ ਜਾਂ ਪਲਟਾ ਦੇ ਦਈਏ ਜਾਂ ਜੁੱਧ ਕਰੀਦਾ ਆ ਵੀ ਹਾਂ ਹਾਂਜੀ ਸਾਡ ਸਿਆਣਪ ਸਗਲੀ ਮਨਾ ਸਾਧ ਸੰਗੀ ਪਾਵੇ ਸਚਤਨ ਸਾਧ ਸਿਆਣਪ ਇੱਥੇ ਆ ਕੇ ਸਿਆਣਪ ਦੀ ਗੱਲ ਦਿੰਦੀ ਆ ਕੰਮ ਆ ਜਿਹੜਾ ਨਾ ਉਤਲਾ ਦੋ ਪੰਕਤੀਆਂ ਆਈਆਂ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਨੇ ਇਹ ਨਾ ਇਹ ਸਿਆਣੇ ਜਿਹੜੇ ਸੀ ਉਹਨਾਂ ਨੇ ਕੰਮ ਨਹੀਂ ਕੀਤਾ ਬਹੁਤੇ ਸਿਆਣਿਆਂ ਨੇ ਸਾੜ ਸਿਆਣ ਇੱਥੇ ਤੇਰੀ ਆਪਣੀ ਸਿਆਣ ਬੜਕਾ ਬਣੂਗੀ ਆਦੀ ਤੈਨੂੰ ਕੰਮ ਕਰਨ ਦੇਣਾ ਉਹਨੇ ਹੋਵੇਂ ਨਹੀਂ ਦਾਗਣ ਦੇਣੀ ਮੰਨਣੀ ਛੱਡਣੀ ਹੋਵੇਂ ਤੇਰੀ ਆਪਣੀ ਸਿਆਣ ਬੜਕਾ ਬਣੂਗੀ ਇੱਥੇ ਇਹਦੇ ਕਰਕੇ ਸਾੜ ਸਿਆਣ ਪਸਗਲੀ ਮਾਨ ਹੈ ਜ਼ਿਆਦਾ ਸਿਆਣਾ ਬੜਕਾ ਬਣੂਗੀ ਕੰਮ ਨਹੀਂ ਕਰਨਾ ਇੱਥੇ ਆ ਕੇ ਗੁਰਮੁਖਾਂ ਲਕੀਰ ਖਿੱਚੀ ਜਾਣੀ ਹੈ ਇੱਥੇ ਆ ਕੇ ਬਿਲਦੇ ਨਿਕਲਦੇ ਨੇ ਇਹ ਉਹ ਲਕੀਰ ਹੈ ਜਿਹੜੀ ਅਨੰਦਪੁਰ ਸਾਹਿਬ ਤਲਵਾਰ ਨਾਲ ਕੱਢੀ ਸੀ ਗਿਆਨ ਖੜਕ ਦੀ ਲਕੀਰ ਹੈ ਇਹਨੂੰ ਹੁਣ ਕੋਈ ਬਿੱਲਾ ਟਪੂਗਾ ਜਿਹੜਾ ਦਾ ਸਿਆਣਪ ਛੱਡ ਦੂਗਾ ਛਾੜ ਸਿਆਣਪ ਸਗਲੀ ਜਿਹਨੇ ਸਿਆਣਪ ਛੱਡਤੀ ਉਹਨੇ ਮਰਨ ਕਬੂਲ ਕਰ ਲਿਆ ਮਰਨ ਕਬੂਲ ਲਿਆ ਉਹਨੇ ਤਾਂ ਸਿਆਣਪ ਛੱਡਣੀ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੰਕਾਰ ਛੱਡਣਾ ਹੀ ਮਰਨਾ ਹੰਕਾਰ ਦੀ ਮੌਤ ਹੈ ਸਾਡੀ ਮੌਤ ਹੈ ਹੋਰ ਕੀ ਦੀ ਮੌਤ ਹੈ ਆਪਣੀ ਮਰਜ਼ੀ ਦਾ ਤਿਆਗ ਹੈ ਆਪਣੀ ਮੌਤ ਹੈ ਛਾੜ ਸਿਆਣ ਤੋਂ ਸਗਲੀ ਸਾਧ ਸੰਗੀ ਪਾਵੇ ਸੱਚ ਦਾ ਨਾਮ ਸਾਧ ਸੰਗੀ ਮਨ ਨੂੰ ਸਾਧ ਲੈ ਮਨ ਅੜਕਾ ਬਣ ਗਿਆ ਇਹ ਜਿਹੜਾ ਮਨ ਹੈ ਸੰਗੀ ਹੈ ਇਹਨੂੰ ਸਾਧ ਲੈ ਜਿਨ੍ਹਾਂ ਨੇ ਸੰਗੀ ਸਾਲੇ ਉਹਨਾਂ ਨੇ ਸੱਚ ਤਨ ਦੀ ਪ੍ਰਾਪਤੀ ਕੀਤੀ ਉਹਨੂੰ ਸੱਚ ਤਨ ਮਿਲਿਆ ਨਹੀਂ ਸੱਚ ਤਨ ਮਿਲਿਆ ਹੀ ਨਹੀਂ ਮਨ ਸੰਤੋਖੀ ਨਹੀਂ ਹੈ ਤੇਰਾ ਮਨ ਮਾਇਆ ਵਿੱਚ ਫਸ ਰਹੇ ਹੋ ਮਾਇਆ ਦੀ ਭੁੱਖ ਹੈ ਨੂੰ ਜੇ ਸੰਤੋਖੀ ਹੋ ਜਵੇ ਮਨ ਸੱਚ ਮਿਲਿਆ ਸੰਤੋਖੀ ਨਾ ਜੇ ਸੱਚ ਤਨ ਲੈਣਾ ਤਾਂ ਸੰਤੋਖ ਧਾਰਨ ਕਰਨਾ ਪਊਗਾ ਮਨ ਦੇ ਲੈਵਲ ਤੇ ਮਨ ਨੂੰ ਮਾਇਆ ਦੀ ਭੁੱਖ ਤੇ ਅਗੜੀ ਪਊਗੀ ਮਾਇਆ ਦੀ ਭੁੱਖ ਜੇ ਨਹੀਂ ਤਿਆਗਦਾ ਸੱਚ ਤੁਹਾਨੂੰ ਨਹੀਂ ਮਿਲਣਾ ਇੱਥੇ ਆ ਕੇ ਡਕਾ ਬਣਨਾ ਇਹ ਲਕੀ ਟਕ ਇੱਥੋਂ ਆ ਕੇ ਨਹੀਂ ਬੱਕਰੀ ਖਾਲ ਟੱਪਦੀ ਉਹਦੀ ਬੱਕਰੀ ਮੈਂ ਕਹਿੰਦਾ ਖਾਲ ਨਹੀਂ ਟੱਪਦੀ ਆ ਵਿੱਚ ਖਾਲ ਹੈ ਬੱਕਰੀ ਨਹੀਂ ਟੱਪਦੀ ਇਹ ਹੈ ਉਹ ਨਦੀ ਤਰਨੀ ਮੈਂ ਤਰਨੀ ਨਦੀ ਇਹ ਹੈ ਇਹਨੂੰ ਬਾਹਰ ਇਹਨੂੰ ਬਾਹਰ ਕਰੋ ਕਿਵੇਂ ਕਰਦਾ ਜਿਹੜੀ ਮਾਇਆ ਦੀ ਇੱਛਾ ਕਲਪਨਾ ਹੈ ਬਤਲਣੀ ਨਦੀ ਹੈ ਇੱਥੇ ਪਾਰ ਕਰਨੀ ਪਊਗੀ ਇਹ ਜੇ ਤਾਂ ਪਾਰ ਕਰ ਗਿਆ ਫਿਰ ਤਾਂ ਚਲੇਗਾ ਸੱਚਖੰਡ ਫਿਰ ਨਾਨਕ ਬੰਦਾ ਕਰਦਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ ਪਰਲੇ ਪਾਸੇ ਮਿਰਤ ਜਨਮ ਜਰਾ ਹੈ ਦੀ ਇਧਰਲੇ ਪਾਸੇ ਜਮਕਾ ਡੰਡ ਲੱਗਣਾ ਹੀ ਲੱਗਣਾ ਇੱਕ ਤਰ ਜਾਓ ਬਤਲਣੀ ਨਦੀ ਪਾਰ ਕਰ ਜਾਓ ਇੱਥੇ ਗਊ ਦੀ ਪੂੰਛ ਕਹਿੰਦੇ ਫੜਨੀ ਹੈ ਕਿਹੜੀ ਗਊ ਹੈ ਅਕਲ ਦੀ ਪੂੰਛ ਫੜਨੀ ਹੈ ਗੁਰਮਤ ਦੀ ਪੂੰਛ ਫੜਨੀ ਹੈ ਜਿੱਦਾਂ ਗੁਰਮਤ ਦਾ ਲੜ ਫੜ ਲਿਆ ਜੇ ਤਾਂ ਦੀ ਗੱਲ ਮੰਨ ਲਈ ਫੇਰ ਤਾਂ ਵੇ ਤੁਹਾਡੀ ਨਦੀ ਹੋ ਕੇ ਪਾਰ ਆ ਗਊ ਦੂਈ ਬਣਾਤੀ ਆ ਦੁੱਧ ਆਹੀ ਗਊ ਹੈ ਗੁਰਮਤ ਗਊ ਹੈ ਦੁੱਧ ਦੀ ਹੈ ਜੇ ਤਾਂ ਮੱਖਣ ਖਾਣਾ ਦੁੱਧ ਪੀਣਾ ਤਾਂ ਪਰਲੇ ਪਾਸੇ ਰਹੋ ਜੇ ਗੋਹਾ ਹੀ ਚੱਕਣਾ ਚੁੱਲ੍ਹਾ ਲੱਪਣਾ ਫੇਰ ਤਾਂ ਰਹੋ ਚੌਕਾ ਲਿਖਣਾ ਆ ਜੇ ਚੌਕਾ ਹੀ ਲਿਖਣਾ ਜੇ ਗੋਬਰ ਨਾਲ ਤਰਨਾ ਇੱਕ ਪਾਸੇ ਗੋਬਰ ਨਾਲ ਤਰਨਾ ਗੋਬਰ ਤਰਨਾ ਜਾਈ ਗੋਬਰ ਨਾਲ ਤਰ ਦੇ ਦੁੱਧ ਨਾਲ ਨਹੀਂ ਮਤਲਬ ਗੋ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨਾ ਜਾਈ ਗੋਬਰ ਨਾਲ ਤਰਨ ਦੀ ਗੱਲ ਕਰਦੇ ਨੇ ਤੇ ਗੋਬਰ ਆ ਥਣਾ ਦੇ ਵਿਚਾਲੇ ਥੋੜਾ ਜਿਹਾ ਫਰਕ ਹੁੰਦਾ ਜਦ ਪਸ਼ੂ ਗੋਹਾ ਕਰਦਾ ਨਾ ਜੇ ਆਪਾਂ ਤੁਸੀਂ ਉਹਦੇ ਤੇ ਖੜੇ ਕਰੋਗੇ ਦੋ ਰਾਈਟ ਐਂਗਲ ਦੋਹਾਂ ਦੇ ਬਣਾਓਗੇ ਤਾਂ ਵਿਚਾਲੇ ਥੋੜਾ ਜਿਹਾ ਫਰਕ ਰਹੂਗਾ ਗੋਬਰ ਇਧਰ ਡਿੱਗੂਗਾ ਦੁੱਧ ਇਧਰ ਧਾਰ ਵੱਜੂ ਜਿਵੇਂ ਥਣ ਵੀ ਲਿਬੜੇ ਹੁੰਦੇ ਨੇ ਗੋਬਰ ਦੇ ਕਿਉਂਕਿ ਐਂਗਲ ਤੋਂ ਬਿਨਾ ਗੋਹਾ ਬਾਹਰ ਨਹੀਂ ਆਉਂਦਾ ਜੰਗਲ ਨੂੰ ਝੁਕਣਾ ਪੈਂਦਾ ਗੋਹਾ ਕਰਨ ਵਾਸਤੇ ਨਾ ਵੀ ਝੁਕਣਾ ਪਵੇ ਤਾਂ ਵੀ ਸਿੱਧਾ ਵੀ ਜੇ ਡਿੱਗਦਾ ਤਾਂ ਉਹ ਪਿੱਛੇ ਡਿੱਗਦਾ ਹੁੰਦਾ ਦੁੱਧ ਬਾਹਰ ਇਧਰ ਹੁੰਦਾ ਵਿਚਾਲੇ ਜਗ੍ਹਾ ਦੋ 2 ਇੰਚ ਹੋਵੇ ਚਾਹੇ ਕਿੰਚ ਹੋਵੇ ਉੱਥੇ ਤਾਂ ਚਾਹੇ ਬਾੜੋਂ ਨਿੱਕੀ ਖੰਡਿਓ ਤਿੱਖੀ ਹੋਵੇ ਲਕੀਰ ਉਹ ਇਧਰ ਡਿੱਗੂਗਾ ਧਾਰ ਇਧਰ ਵੱਜੂ ਜਿੱਥੇ ਧਾਰ ਵੱਜਦੀ ਉੱਥੇ ਗੋਹਾ ਨਹੀਂ ਡਿੱਗ ਸਕਦਾ ਤੇ ਦੋਹਾਂ ਦਾ ਗੱਠ ਦਾ ਫਰਕ ਵੀ ਹੈ ਉੱਪਰੋਂ ਵੀ ਫਰਕ ਹੈ ਨਾ ਉਹ ਇਧਰਲੇ ਪਾਸੇ ਡਿੱਗਦਾ ਗੋਹਾ ਤਾਂ ਡਿੱਗਦਾ ਇਧਰ ਪਿੱਛੇ ਪਿੱਛੇ ਦੁੱਧ ਜਾਂਦਾ ਬਾਹਰ ਬਤਾਲੀ ਨਦੀ ਵਿਚਾਲੇ ਹੈ ਇਧਰ ਦਾ ਗੋਬਰ ਕਰਨਾ ਜਾਈ ਹੋਈ ਹੈ ਖੀਰ ਸਾਗਰ ਪਰਲੇ ਪਾਸੇ ਹੈ ਗੋਬਰ ਇਧਰਲੇ ਪਾਸੇ ਗੋਬਰ ਕੀ ਹੈ ਗੋਬਰ ਵਿਖਿਆ ਗੋਬਰ ਕੀ ਹੈ ਗੋਬਰ ਵਿਖਿਆ ਇਹ ਗੋਬਰ ਨਾਲੇ ਦਰਦ ਨੇ ਫਿਰ ਗੋਬਰ ਤਾਂ ਨਾ ਜਾਈ ਉਹ ਕਹਿੰਦੇ ਚੱਲ ਗੋਹੇ ਠੀਕ ਹੈ ਸਾਨੂੰ ਇਹੀ ਪਵਿੱਤਰ ਹੈ ਦੁੱਧੇ ਚੋਂ ਹੀ ਬਣਿਆ ਦੁੱਧੇ ਚੋਂ ਹੀ ਬਣਿਆ ਕਹਿੰਦੇ ਦੁੱਧ ਗੋਹੇ ਚੋਂ ਨਿਕਲ ਕੇ ਬਣਿਆ ਗੋਬਰ ਇੱਧਰ ਆ ਗਿਆ ਦੁੱਧ ਉੱਧਰ ਚਲਾ ਗਿਆ ਫਰਕ ਕੀ ਹੈ ਭਾਜਮ ਹੋਇਆ ਗੋਹਾ ਇੱਧਰ ਆ ਗਿਆ ਦੁੱਧ ਉੱਧਰ ਆ ਗਿਆ ਗੋਹੇ ਚੋਂ ਦੁੱਧ ਆਇਆ ਬੁੱਧੀ ਤਾਂ ਲਈ ਨੇ ਗੋਪਰ ਗੋਬਰ ਦੇ ਬੈਠੇ ਰੋਬਰ ਹੈ ਉਹ ਤਬਲੀਗ ਹੋਣੀ ਹੋਈ ਹੈ ਹਾਂ ਸਾਧ ਸਿਆਣਪ ਸਗਲੇ ਮਨਾ ਸਾਧ ਸੰਗੀ ਪਾਵੇ ਸੁਖ ਤਨ ਸੱਚ ਤਾਂ ਨਾ ਜੇ ਤਾਂ ਦੁੱਧ ਪੀਣਾ ਤਾਂ ਤਾਂ ਇੱਧਰ ਆ ਜਾਓ ਥੋੜਾ ਜਿਹਾ ਗਾਂ ਨਿਕਲ ਜਾਓ ਇੱਕ ਕਦਮ ਹੀ ਆ ਨਾ ਉਹ ਇੱਕ ਪੈਰ ਤਾਂ ਪਹਿਲਾਂ ਹੀ ਉੱਥੇ ਆ ਆ ਪੈਰੇ ਗੋਬਰ ਵਾਲਾ ਮਨੇ ਮਨ ਚੱਕ ਕੇ ਉਧਰ ਕਰ ਲੋ ਮਾਨਾ ਚਿੱਤ ਦੇ ਵਿਚਾਲੇ ਜਗ੍ਹਾ ਹੈ ਇੱਕ ਪੈਰ ਮੂਹਰੇ ਇੱਕ ਪਿੱਛੇ ਵਿਚਾਲੇ ਜਗ੍ਹਾ ਦੀ ਹੈ ਐਨੀ ਹੋਈਆਂ ਦੁੱਧ ਦੇ ਯਾਰ ਵਿਚਾਲੇ ਗੋਬਰ ਤੇ ਜਗ੍ਹਾ ਖੱਬਾ ਪੈਰ ਗੋਹੇ 'ਚ ਸੱਜਾ ਪੈਰ ਦੂਏ ਪਾਸੇ ਦੁੱਧ ਜੇ ਤਾਂ ਖੱਬਾ ਚੱਕ ਲਿਆ ਤਾਂ ਤਾਂ ਗੋਹੇ ਤੇ ਵੱਜ ਗਿਆ ਦੋਏ ਦੁੱਧ ਜਾ ਗਏ ਨਹੀਂ ਕੋਈ ਦੁੱਧ ਜਾ ਕੇ ਗੋਹੇ ਚ ਗੋਵਾ ਤਾਂ ਹੈਗੀ ਹੈਗੀ ਆ ਇਹਨਾਂ ਦੀ ਮਾਤਾ ਜਿਹੜੀ ਗਊ ਆ ਉਸੇ ਦੀ ਗੱਲ ਕਰ ਰਹੇ ਆ ਆਪਾਂ ਗਊ ਮਾਤਾ ਹੀ ਆ ਪਰ ਜਿਹੜੇ ਗੋਬਰ ਨਾਲ ਤਰਦੇ ਨੇ ਉਹ ਮਾਇਆ ਧਾਰੀ ਰਹਿਣ ਨੇ ਬੋਲੇ ਨੇ ਉਹੀ ਹਾਂਜੀ ਹਰ ਪੂੰਜੀ ਗੋਬਰ ਨਾਲ ਨਹੀਂ ਤਰਿਆ ਜਾ ਸਕਦਾ ਹਾਂਜੀ ਹਰ ਪੂੰਜੀ ਸੱਚ ਕਰੋ ਵਿਹਾਰ ਇਹਾਂ ਸੁਖ ਦਰਗਹਿ ਜੈਕਾਰ ਹਰ ਪੂੰਜੀ ਸੱਚ ਕਰੋ ਵਿਹਾਰ ਹਾਂ ਹਰੀ ਪੂੰਜੀ ਜਿਹੜੀ ਕਦੇ ਸੁੱਕਦੀ ਉਹ ਨਹੀਂ ਪੂੰਜੀ ਹਰੀਓ ਰਹਿੰਦੀ ਹੈ ਹਰੀ ਕੋਣ ਹੈ ਜਿਹੜਾ ਹਰੇ ਦਾ ਜੋ ਪਾਣੀ ਤੋਂ ਚੀਜ਼ ਬਣੀ ਹੋਈ ਹੈ ਸੁੱਕ ਜਾਂਦੀ ਹੈ ਪਾਣੀ ਦਾ ਹਵਾ ਹੀ ਸੁਕਾ ਦਿੰਦੀ ਹੈ ਪਾਣੀ ਨੂੰ ਹਵਾ ਸੁਕਾ ਦਿੰਦੀ ਹੈ ਆ ਜਿਹੜਾ ਪਾਣੀ ਹੈ ਨਾ ਇੱਥੇ ਦਾ ਸਾਰਾ ਹਵਾ ਚੋਂ ਪੈਦਾ ਹੋਇਆ ਇਹ ਹਵਾ ਜੇ ਰਲ ਜਾਣਾ ਜਾਂ ਸੁੱਕਣਾ ਹਵਾ ਨੇ ਸਗਾ ਦੇਣਾ ਸਾਰਾ ਪਾਣੀ ਖਿੱਚ ਵੀ ਲੈਣਾ ਜੇ ਪੈਦਾ ਕੀਤਾ ਖਿੱਚ ਵੀ ਲੈਂਦੀ ਆ ਹਵਾ ਪਾਣ ਰੂਪੇ ਹੋ ਜਾਂਦਾ ਉਹਨਾਂ ਪਾਣੀ ਇਹ ਜੋ ਚੀਜ਼ ਹਰ ਵਕਤ ਹਰੀ ਰਹਿੰਦੀ ਉਹਨੂੰ ਪਾਉਣ ਨਹੀਂ ਸਕਾ ਸਕਦੀ ਜਿਹਦਾ ਜਿਹੜਾ ਗਿਆਨ ਹੈ ਨਾ ਗਿਆਨ ਅਮਰਤ ਰਾਮ ਉਦਕ ਐ ਕਹ ਲੋ ਜਿਹੜਾ ਰਾਮ ਉਦਕਾ ਉਹਨੂੰ ਹਵਾ ਨਹੀਂ ਸਕਾ ਸਕਦੀ ਉਹ ਹਰਾ ਹੀ ਰਹਿੰਦਾ ਉਹਦਾ ਰਾਮ ਉਦਕਾ ਵਾਲਾ ਜਿਹੜਾ ਪੇੜ ਹੈ ਉਹ ਹਰਾ ਹੀ ਰਹਿੰਦਾ ਜਿਹੜਾ ਤਰਵਰ ਰੂਪੀ ਰਾਮ ਹੈ ਨਾ ਤਰਵਰ ਰੂਪੀ ਰਾਮ ਉਹ ਹਮੇਸ਼ਾ ਹਰਾ ਹੀ ਰਹਿੰਦਾ ਉਹ ਹੈ ਹਵਾ ਨਾਲ ਨਹੀਂ ਸੁਕਦਾ ਨਾ ਪਾੜੀ ਹੁੰਦਾ ਉਹ ਉਹ ਚ ਕੀ ਹੈ ਰਾਮ ਉਦਕ ਹੁੰਦਾ ਰਾਮ ਉਦਕ ਮੇਰੀ ਸਿਖਾ ਬੁਝਾਈ ਸਿਖਾ ਬੁਝਾਈ ਉਹ ਰਾਮੁਤ ਕਾਲਾ ਜਿਹੜਾ ਪੇੜ ਹੈ ਉਹ ਉਹ ਹਰੀ ਹੈ ਉਹ ਹਰਾ ਰਹਿੰਦਾ ਉਹਨੂੰ ਮਾਇਆ ਨਾਲ ਕੋਈ ਮਤਲਬ ਨਹੀਂ ਮਾਇਆ ਨਹੀਂ ਉਹਨੂੰ ਨਾ ਉਹਨੂੰ ਅੱਗ ਝਾੜ ਸਕਦੀ ਹੈ ਨਾ ਉਹਨੂੰ ਪੌਣ ਸੁਕਾ ਸਕਦੀ ਹੈ ਉਹਦਾ ਤੇ ਕੋਈ ਅਸਰ ਨਹੀਂ ਉਹਨਾਂ ਦੋ ਚੀਜ਼ਾਂ ਹਾਂਜੀ ਹਰ ਪੁੰਜੀ ਉਹਦਾ ਸਮਾ ਅੱਗ ਨੂੰ ਬੁਝਾਉਣ ਨਾਲ ਅੱਗ ਤਾਂ ਤ੍ਰਿਸ਼ਨਾ ਨੂੰ ਬੁਝਾਉਣ ਵਾਲਾ ਅੱਗ ਤਾਂ ਛੱਡੋ ਅੱਗ ਨੂੰ ਤਾਂ ਆਹੀ ਪਾਣੀ ਬੁਝਾ ਦਿੰਦਾ ਹੈ ਅਗਰ ਨੂੰ ਤਾਂ ਆ ਪਾਣੀ ਭਜਾ ਦਿੰਦਾ ਉਹ ਤਾਂ ਤ੍ਰਿਸ਼ਨਾ ਦੇਖੋ ਤ੍ਰਿਸ਼ਨਾ ਨੂੰ ਨਹੀਂ ਆ ਪਾਣੀ ਭਜਾਉਂਦਾ ਆ ਅਗਰ ਨੂੰ ਭਜਾਉਂਦਾ ਉਹ ਤ੍ਰਿਸ਼ਨਾ ਨੂੰ ਵੀ ਭਜਾ ਦਿੰਦਾ ਉਹ ਪਾਣੀ ਹਾਂਜੀ ਹਰ ਪੂੰਜੀ ਸੱਚ ਕਰੋ ਵਿਹਾਰ ਇਹਾਂ ਸੁਖ ਦਰਗਹਿ ਕਾ ਹਰ ਪੂੰਜੀ ਸੱਚ ਉਹ ਪੂੰਜੀ ਤੁਹਾਡੇ ਕੋਲ ਆ ਜਿਹੜੀ ਦਰਗਾਹ ਦੀ ਪੂੰਜੀ ਆਈ ਹੋਈ ਹੈ ਇਹ ਸਾਜੀ ਸੰਚ ਕਰੋ ਵਿਹਾਰ ਇਕੱਠੀ ਕਰੋ ਪਹਿਲਾਂ ਇਹ ਫਿਰ ਇਹਦਾ ਵਪਾਰ ਕਰੋ ਵਿਹਾਰ ਵਪਾਰ ਹੁੰਦਾ ਇਹਨਾਂ ਸੁੱਖ ਦਰਗਹਿ ਜਾਗਾ ਫਿਰ ਇਹਦਾ ਵਪਾਰ ਕਰੋ ਪਹਿਲਾਂ ਇਕੱਠਾ ਦਾ ਕਰ ਲੋ ਸਟਾਕ ਖਰੀ ਪੂੰਜੀ ਸਟਾਕ ਹੈ ਨਹੀਂ ਵਪਾਰ ਨੂੰ ਪਹਿਲਾਂ ਤੁਰ ਪਏ ਬੰਗਤੇ ਤੁਰ ਪਏ ਮੰਗਤੇ ਸੱਚੀ ਕਿਨੇ ਹੈ ਪਹਿਲਾਂ ਸੱਚੇ ਦੱਸੋ ਹਰ ਪੂਜੀ ਸਾਂਝੀ ਸਟਾਕਿਸਟ ਬਣੋ ਪਹਿਲਾਂ ਸਟਾਕਿਸਟ ਕੋਲ ਮਾਲ ਜਿਹੜਾ ਹੈ ਨਾ ਸਿੱਧਾ ਕੰਪਨੀ ਤੋਂ ਆਉਂਦਾ ਤੇ ਕੰਪਨੀ ਤੋਂ ਆਉਂਦਾ ਬਣਾਉਂਦਾ ਨਹੀਂ ਸਟਾਕਿਸਟ ਮਾਲ ਸਟੋਰ ਕਰਦਾ ਸਟੋਰ ਕਰਦਾ ਸੀ ਉਹਦਾ ਨਹੀਂ ਹੁੰਦਾ ਪੈਦਾ ਕਿਤੇ ਹੋਰ ਹੁੰਦਾ ਉਹਦਾ ਵਪਾਰ ਕਰਦਾ ਹੈ ਮਾਲ ਕੋਈ ਹੋਰ ਹੈ ਉਹਦੇ ਵਿਹਾਵ ਤੇ ਵਪਾਰ ਕਰਦਾ ਉਹ ਜੋ ਨੂੰ ਪ੍ਰੋਫਿਟ ਹੁੰਦਾ ਜਿਹੜੇ ਵਪਾਰੀ ਹੈ ਜੋ ਮਾਰਕੀਟਿੰਗ ਕਰਦਾ ਹੈ ਉਹਦਾ ਵਿੱਚੋਂ ਉਹਦਾ ਤਾਂ ਪ੍ਰੋਫਿਟ ਹੀ ਹੁੰਦਾ ਮਾਲ ਵੀ ਕਿਸੇ ਦਾ ਲੈਣਾ ਵੀ ਕਿਸੇ ਨੇ ਮਾਲ ਵੀ ਕਿਸੇ ਦਾ ਲੈਣਾ ਵੀ ਕਿਸੇ ਨੇ ਪਾਣੀ ਤੁਰਕੀ ਹੈ ਉਹਦਾ ਵਿੱਚ ਮੀਡੀਏਟਰ ਹੀ ਹੈ ਇਸ ਕਰਕੇ ਬੁਲਾਏ ਬੋਲਦਾ ਮੀਡੀਏਟਰ ਹੈ ਉਹ ਮਾਲਕ ਨਹੀਂ ਹੈ ਕਿਤੇ ਜੇ ਮਾਲਕ ਨਹੀਂ ਤਾਂ ਨੌਕਰ ਹੈ ਪੀਛੇ ਇਹ ਮਾਲਕ ਹੈ ਨੌਕਰ ਹੈ ਜੇ ਨੌਕਰ ਹੈ ਤਾਂ ਦਾਸ ਵੀ ਹੈ ਸ਼ਰਤਾਂ ਕੰਪਨੀ ਦੀਆਂ ਦੇ ਕੰਮ ਕਰਨਾ ਬਹੁਤ ਨੂੰ ਸ਼ਰਤਾਂ ਕੰਪਨੀ ਦੀਆਂ ਦੇ ਕੰਮ ਕਰਨਾ ਪਊਗਾ ਨਹੀਂ ਉਹ ਤਾਂ ਕਿਤੇ ਹੋਰ ਨੂੰ ਬੁਲਾ ਲੂਗੀ ਕਿਉਂਕਿ ਕੰਪਨੀ ਕਿਤੇ ਹੋਰ ਨੂੰ ਬੁਲਾ ਲੂ ਤੈਨੂੰ ਜ਼ਰੂਰ ਬਣਾਉਗੀ ਤੈਂ ਕੁਝ ਉਹਨਾਂ ਦਾ ਲੈਣਾ ਹੀ ਆ ਤੈਨੂੰ ਕੋਈ ਦੇਣਾ ਹੀ ਆ ਤੂੰ ਕੀ ਦਿੰਦਾ ਉਹਨਾਂ ਨੂੰ ਬਈ ਕੰਪਨੀ ਨੂੰ ਤੂੰ ਤਾਂ ਆਪਣੇ ਮਤਲਬ ਨੂੰ ਵੇਚਦਾ ਜਿਹੜੇ ਬਦਲ ਵੀ ਦਿੰਦੀਆਂ ਕੰਪਨੀਆਂ ਨੇ ਕੰਪਨੀਆਂ ਬਦਲ ਨਹੀਂ ਕਰਦੇ ਹੁੰਦੇ ਸਟਾਕ ਦੇ ਬਦਲ ਨਹੀਂ ਹੈ ਇੱਕ ਸਟਾਕ ਇਸ ਹੁੰਦਾ ਕਿ ਹੋਰ ਸੀ ਐਂਡ ਐਫ ਹੁੰਦਾ ਇਹਨਾਂ ਦਾ ਇਹਨਾਂ ਨੇ ਹੋਰ ਉੱਤੇ ਲਿਖ ਦਿੱਤਾ ਸੀ and F C and F ਲਿਖ ਲੋ ਸੀ ਐਂਡ ਐਫ ਉਹ ਹੁੰਦਾ ਜਿਹਦੇ ਕੋਲ ਟੋਟਲ ਮਾਲ ਆਉਂਦਾ ਪਰ ਇੱਥੇ ਸੀ ਐਂਡ ਐਫ ਨਹੀਂ ਹੋ ਸਕਦਾ ਇੱਥੇ ਤੇ ਹੋ ਸਕਦਾ ਛੋਟਾ ਹੈ ਕਿਉਂਕਿ ਸਾਰੇ ਸੰਸਾਰ ਨੂੰ ਜਾ ਰਿਹਾ ਨਾ ਬਾਲਤਾ ਤਾਂ ਉਥੋਂ ਇਹਨੂੰ ਕਿਹੜਾ ਕੱਲੇ ਨੂੰ ਆ ਰਿਹਾ ਇਸ ਕਰਕੇ ਸਟਾਕ ਹੈ ਦੇਖੋ ਸਟਾਕ ਥੋੜਾ ਜ਼ਿਆਦਾ ਵੀ ਹੋ ਸਕਦਾ ਲੋੜ ਅਨੁਸਾਰ ਸਟਾਕ ਦਾ ਜੇ ਕੋਲ ਹੈ ਉਹ ਜਿੰਨਾ ਮਰਜ਼ੀ ਦੇਈ ਚੱਲ ਉਹਨੂੰ ਇਹ ਨਹੀਂ ਕੋਈ ਜਿੰਨਾ ਤੇ ਤੇ ਵੰਡ ਹੁੰਦਾ ਵੱਡੀ ਚੱਲ ਹਾਂ ਹਾਂ ਹਾਂਜੀ ਹਰੀ ਪੂੰਜੀ ਸੱਚ ਕਰੋ ਵਿਹਾਰ ਹਰ ਪੂੰਜੀ ਸੱਚ ਪਹਿਲਾਂ ਤਾਂ ਨਿਰਾਕਾਰੀ ਪੂੰਜੀ ਨਿਰਾਕਾਰੀ ਗਿਆਨ ਤੁਸੀਂ ਆਪ ਇਕੱਠਾ ਕਰੋ ਫਿਰ ਇਹਦਾ ਵਪਾਰ ਕਰੋ ਕਰੋ ਵਿਹਾਰ ਇਹਨਾਂ ਸੁਖ ਦਰਗਾਹ ਜਾਏਗਾ ਇਹਾਂ ਸੁਖ ਇੱਥੇ ਤਾਂ ਸੁਖੇ ਹੋਣਾ ਤੁਹਾਨੂੰ ਇੱਥੇ ਸੁਖੇ ਚਾਹੀਦਾ ਹੋਰ ਇੱਥੇ ਕੀ ਚਾਹੀਦਾ ਦਰਗਾਹ ਸੁਖ ਨਹੀਂ ਹੋਣਾ ਸੁਖ ਹੈ ਹੋਣਾ ਦਰਗਾਹ ਦਾ ਸੁਖ ਥੱਕ ਰਿਹਾ ਦਰਗਾਹ ਦੁੱਖ ਹੈ ਹੀ ਨਹੀਂ ਉੱਥੇ ਵੀ ਜੇ ਸੁਖੇ ਹੋਏ ਜਾ ਕੇ ਫਿਰ ਮਿਲਿਆ ਕੀ ਉੱਥੇ ਕੁਝ ਵੀ ਨਹੀਂ ਉਹ ਸੁਖ ਸਾਗਰ ਦਾ ਸੁਖ ਆਟੋਮੈਟਿਕ ਹੋ ਜਾਣਾ ਆਗਰ ਕੀ ਮਿਲਿਆ ਜਿਹਨੇ ਵਪਾਰ ਨਹੀਂ ਕੀਤਾ ਸੁਖ ਤਾਂ ਉਹਨੂੰ ਵੀ ਮਿਲ ਗਿਆ ਸਰਗਾ ਜਾ ਕੇ ਦੋ ਪਦਾਰਥ ਵਾਲੇ ਨੂੰ ਵੀ ਇਹਨੂੰ ਕੀ ਮਿਲਿਆ ਸਟਾਫਿਸ ਨੂੰ ਇਹਨੂੰ ਜੈਕਾਰ ਹਾਂ ਇਹਦੀ ਜੈ ਜੈਕਾਰ ਹੋਈ ਉੱਥੇ ਜਾ ਕੇ ਕਿਉਂ ਮਨ ਜਿੱਤ ਕੇ ਆਇਆ ਹੈ ਉੱਥੇ ਦੁਨੀਆ ਮੱਤਾਂ ਨੂੰ ਵੀ ਜਿੱਤ ਕੇ ਆਇਆ ਦੁਨੀਆਂ ਦੀ ਬੋਲਤੀ ਬੰਦ ਕਰਕੇ ਆਇਆ ਆ ਦੇਖੋ ਨਾ ਬੋਲਤੀ ਬੰਦ ਨਹੀਂ ਕਰਕੇ ਭੇਜੀ ਗੁਰਬਾਣੀ ਨੇ ਬੋਲਤੀ ਨਹੀਂ ਬੰਦ ਕੀਤੀ ਸਾਰਿਆਂ ਦੀ ਵਰਡ ਦੀਆਂ ਮੱਤਾਂ ਦੀ ਬੋਲਤੀ ਬੰਦ ਕੀਤੀ ਹੋਈ ਹੈ ਤੇ ਜੈਕਾਰ ਹੈ ਨਾਨਕ ਦਾ ਝੰਡਾ ਕਿਸੇ ਨੇ ਨਹੀਂ ਫੜਿਆ ਫੜਿਆ ਕਿਸੇ ਨੇ ਭਗਤਾਂ ਦਾ ਜੰਡਾ ਕਿਸੇ ਨੇ ਨਹੀਂ ਕੀਤਾ ਕਿ ਵਿਆਹ ਗੱਲ ਕਿਉਂ ਲਿਖੀ ਹੈ ਜੈਕਾਰੇ ਅੱਜ ਤੱਕ ਵੀ ਨਹੀਂ ਅੱਜ ਤੱਕ ਵੀ ਨਹੀਂ ਜੇ ਕੋਈ ਹੈਗਾ ਹੁਣ ਫੜ ਲਵੇ ਜੰਡਾ ਚੱਲ ਜਵਾਬ ਤਾਂ ਗੁਰਬਾਣੀ ਦਿੰਦੀ ਹੋਈ ਹੈ ਅਸੀਂ ਵੀ ਦੇਦਾਂਗੇ ਜਿੰਨੀ ਸਮਝ ਆ ਗੁਰਬਾਣੀ ਨੂੰ ਪੜ ਕੇ ਜਵਾਬ ਚਾਹੇ ਗੁਰਬਾਣੀ ਲਿਖਣ ਵਾਲਿਆਂ ਦੀ ਪੋਜੀਸ਼ਨ ਤਾਂ ਬਹੁਤ ਬੜੀ ਸੀ ਪਰ ਇੰਨਾ ਕਿ ਤਾਂ ਸਿੱਖ ਵੀ ਹੈ ਜਿਹੜੇ ਜਵਾਬ ਦੇਣ ਵਾਲੇ ਜਿਹੜੇ ਥੋੜੀ ਤਸੱਲੀ ਦਾ ਕਿਰਾਏ ਦੇਣਗੇ ਨਾਲ ਤੁਹਾਡੇ ਕੋਲ ਕਿੰਨੀ ਕਬੂਤੀ ਹੈ ਸਾਨੂੰ ਵੀ ਪਤਾ ਹੀ ਹੈ ਸਾਡੇ ਵਿੱਚੋਂ ਹੀ ਤੁਸੀਂ ਕਿਹੜਾ ਕਦੇ ਅਸਮਾਨ ਚੋਂ ਵੀ ਪਿਆ ਹੋਇਆ ਤੁਹਾਡਾ ਹਾਂਜੀ ਸਰਬ ਨਿਰੰਤਰ ਇੱਕੋ ਦੇਖ ਕੋ ਨਾਨਕ ਜਾ ਕੇ ਮਸਤਕ ਲੇਖ ਸਰਬ ਨਿਰੰਤਰ ਇੱਕੋ ਦੇਖ ਸਾਰਿਆਂ ਦੇ ਵਿੱਚ ਆਗੇ ਸੁਖ ਇਹਾਂ ਸੁਖ ਦਰਗਾਹ ਦਰਗਾਹ ਜਾਏਗਾ ਫਿਰ ਕੀ ਹੈ ਅੱਗੇ ਕੀ ਹੈ ਸਰਬ ਨਿਰੰਤਰ ਇੱਕੋ ਦੇਖ ਫਿਰ ਲਗਾਤਾਰ ਸਾਰਿਆਂ ਦੇ ਅੰਦਰ ਇੱਕੋ ਹੀ ਦੇਖ ਹੋ ਸਕਦਾ ਵੱਧ ਘੱਟ ਦੇਖਣ ਲੱਗ ਜਵੇਂ ਹੋ ਸਕਦਾ ਹੈ ਇੱਥੇ ਗੁਰਮੁਖ ਚੰਗੇ ਲੱਗਣ ਮਨੁੱਖ ਚੰਗੇ ਨਾ ਲੱਗਣ ਸਾਧਕ ਚੰਗੇ ਨਾ ਲੱਗਣ ਹਾਂ ਇੱਥੇ ਆ ਕੇ ਦ੍ਰਿਸ਼ਟੀਕੋਣ ਬਦਲਣਾ ਪੈਣਾ ਜੇ ਨਾ ਬਦਲਿਆ ਫਿਰ ਖੱਟਾ ਪੈ ਜਾਊਗਾ ਕਾਜੀ ਪੈ ਜਾਊਗੀ ਦੋਦੀ 'ਚ ਇੱਥੇ ਆ ਕੇ ਦੁੱਧ ਚਕਾਂਦੀ ਪੈ ਸਕਦੀ ਹੈ ਚਾਹੇ ਵਿਰੋਧ ਖੜਾ ਪਿਆ ਖੜਾ ਇੱਥੇ ਬੁਰੇ ਦਾ ਭਲਾ ਕਰਨ ਦੀ ਗੱਲ ਹੈ ਹੁਣ ਬੁਰੇ ਦੇ ਮੁਕਾਬਲੇ 'ਚ ਖੜਨਗੇ ਆ ਕੇ ਮੈਦਾਨ 'ਚ ਵੀ ਪਰ ਉੱਥੇ ਤਾਂ ਦੇਖਣਾ ਵੀ ਪਾੜੇ ਨੇ ਆ ਕੇ ਖੜੇ ਕੀ ਦੇਖਦੇ ਆ ਵੀ ਅਗਲਾ ਪਾਣਾ ਕੀ ਕਰਦਾ ਕਿਉਂ ਖੜਾ ਹੋਇਆ ਕੀ ਬਣੂਗਾ ਹੁਣ ਦੇਖਾਂਗੇ ਪਾਣਾ ਪਾਣਾ ਬਣ ਕੇ ਚੱਲਣਾ ਉਦੋਂ ਸਾਥੇ ਚ ਕੋਲੇ ਢਲਦੇ ਪਾਣਾ ਬਣ ਕੇ ਸਾਥੇ ਦੇ ਵਿੱਚ ਕੋਲੇ ਠਲਦੇ ਸਰਸਾ ਚੜਿਆ ਹੋਇਆ ਹੈ ਕਹਿੰਦੇ ਵੀ ਠੀਕ ਹੈ ਭਾਣਾ ਇਹੀ ਹੈ ਕੋੜੇ ਸਰਸੇ ਪਾਰ ਕਰ ਦੋ ਸਰਸੇ ਦੇ ਵਿੱਚ ਪਾਰ ਹੋ ਗਏ ਦੂਏ ਡਰ ਗਏ ਪਾਰ ਨਹੀਂ ਹੋਏ ਬਚਾਇਆ ਇਹਦੇ ਵਿੱਚ ਹੀ ਹੋਰ ਬਚਾਇਆ ਨਹੀਂ ਸੀ ਜੋ ਫੁਰਨਾ ਹੋਇਆ ਹੁਕਮ ਹੋਇਆ ਜੇ ਸਰਸਾ ਪਾਰ ਕਰ ਜੋ ਕੋੜੇ ਠੱਲ ਦੋ ਵਿੱਚ ਕੋਈ ਨਹੀਂ ਜੋ ਹੋਊਗਾ ਠੀਕ ਹੈ ਜੋ ਰਿਜ਼ਲਟ ਹੋਇਆ ਜਾਲੀ ਬਾਹਰ ਆ ਗਏ ਰੋਣਾ ਰੁੜ ਗਏ ਰੋਣਾ ਰੁੜ ਗਏ ਜਾਲੇ ਵੀ ਨਹੀਂ ਸੀ ਰਹਿਣੇ ਪੱਲੇ ਪਾਸੇ ਤਾਂ ਹਾਂਜੀ ਸਰਬ ਨਿਰੰਤਰ ਇੱਕੋ ਦੇਖ ਸਰਬ ਨਿਰੰਤਰ ਇੱਕੋ ਦੇਖ ਕੋ ਨਾਨਕ ਜਾ ਕੇ ਮਸਤਕ ਲੇਖ ਕੋ ਨਾਨਕ ਜਾ ਕੇ ਮਸਤਕ ਲੇਖ ਪਰ ਦੇਖੂਗਾ ਕੌਣ ਦੇਖੂਗਾ ਕੌਣ ਜਿਹਨੇ ਅੰਦਰ ਲਿਖਿਆ ਹੋਇਆ ਕੀ ਲਿਖਿਆ ਹੋਇਆ ਸਮਦ੍ਰਿਸ਼ਟੇਤਾ ਸਮਦ੍ਰਿਸ਼ਟੇਤਾ ਜੇ ਜਿਹੜਾ ਬੁਰੇ ਦਾ ਭਲਾ ਕਰਨਾ ਸਮਦ੍ਰਿਸ਼ਟੀ ਰਹਿਣਾ ਸਿਰਫ ਗਿਆਨੀ ਦ੍ਰਿਸ਼ਟੀ ਸਮਾਨ 70 ਮਿੱਤਰ ਦੀ ਦ੍ਰਿਸ਼ਟੀ ਨੂੰ ਸਮਾਨ ਰੱਖਣ ਵਾਲਾ 70 ਔਰ ਮਿੱਤਰ ਨੂੰ ਇੱਕੋ ਜਿਹਾ ਮੰਨਣਾ ਦੋਸਤ ਔਰ ਮਿੱਤਰ ਨੂੰ ਇੱਕੋ ਜਿਹਾ ਮੰਨਣਾ ਸਭ ਦ੍ਰਿਸ਼ਟੀ ਤੋਂ ਹੋਵੇ ਸਮ ਦ੍ਰਿਸ਼ਟੇਤਾ ਉਹ ਬ੍ਰਹਮੂਰੇ ਵਾਲਾ ਤੁਹਾਡੇ ਖਿਲਾਫ ਵਾਲਾ ਸਮ ਦ੍ਰਿਸ਼ਟਾ ਸਮ ਦ੍ਰਿਸ਼ਟੇਤਾ ਹੈ ਜਾਂ ਨਹੀਂ ਹੈ ਤੁਹਾਨੂੰ ਕੀ ਲੱਗੇ ਉਹਦੀ ਆਪਣੀ ਕੁਆਲਿਟੀ ਹੈ ਸਾਖਤ ਸਮ ਦ੍ਰਿਸ਼ਟਾ ਦ੍ਰਿਸ਼ਟੇਤਾ ਨਹੀਂ ਹੁੰਦਾ ਜਿਹੜਾ ਸੰਤ ਹੈ ਗੁਰਮੁਖਾ ਸਮ ਦ੍ਰਿਸ਼ਟੇਤਾ ਹੀ ਹੁੰਦਾ ਤੁਸੀਂ ਇਹ ਸਮ ਦ੍ਰਿਸ਼ਟੀ ਜਿਹੜੀ ਹੈ ਉਹ ਭੰਗ ਨਹੀਂ ਕਰਦੀ ਤੁਸੀਂ ਸਮ ਦ੍ਰਿਸ਼ਟੀ ਨੂੰ ਭੰਗ ਨਹੀਂ ਕਰ ਸਕਦੇ ਉਹ ਕਰੀ ਫਿਰਦਾ ਉਹ ਨਾ ਹੋਇਆ ਹੋਇਆ ਹੋਇਆ ਰਹੇ ਉਹ ਤਾਂ ਨਾ ਨਾ ਹੁੰਦਾ ਉਹਨੂੰ ਵੀ ਬਦਾ ਸਭ ਤ੍ਰਿਸ਼ਟਤਾ ਕੀ ਹੁੰਦਾ